ਰੱਖਣੀ ਸੀ ਜਦੋਂ ਇਹ ਅਬਾਊਟ ਹੋ ਗਿਆ ਮੁੜ ਗਿਆ ਮਨ ਮਨ ਮੰਨ ਗਿਆ ਮੰਨ ਗਿਆ ਉਹ ਘੜੀ ਇਸ ਰੱਖਣੀ ਹੈ ਤਾਂ ਉਹ ਉਹਦੇ ਪਰਵਰਤਨ ਆ ਗਿਆ ਬਾਹਰੋਂ ਅੰਦਰ ਆ ਗਿਆ ਜੋ ਵੀ ਸਾਰੀਆਂ ਬਿਮਾਰੀਆਂ ਤੇ ਸਭ ਦਾ ਇਲਾਜ ਗੁਰਬਾਣੀ ਚ ਰੱਖਿਆ ਹੋਇਆ ਹੈ ਸਾਰੇ ਲੋਕ ਜੁੜੇ ਹੋਏ ਤੇ ਬਾਹਰ ਠਾੜ ਤੀਰਥ ਨੇ ਉਹਨਾਂ ਦੇ ਬਣਾਏ ਹੋਏ ਤੋਂ ਵੱਡੇ ਪਏ ਤੇ ਇਹਨਾਂ ਤੋਂ ਹਟਾਇਆ ਸੀ ਵੀ ਬਾਹਰ ਜਗ੍ਹਾ ਨਹੀਂ ਜੁੜਨਾ ਤੇ ਅਸੀਂ ਫੇਰ ਜੁੜ ਗਏ ਆਪਣਾ ਆਪਣਾ ਪ੍ਰਚਾਰ ਦੇ ਇਲਾਕੇ 'ਚ ਅਨੰਦਪੁਰ ਸਾਹਿਬ ਦੇ ਇਲਾਕੇ ਵਾਲੇ ਕਹਿੰਦੇ ਨੇ ਵੱਡਾ ਅੰਮ੍ਰਿਤਸਰ ਵਾਲੇ ਦੇ ਸੂਲ ਇਹ ਸਾਰੇ ਹੁੰਦਾ ਕਹਿੰਦੇ ਜੀ ਹੁਣ ਤਾਂ ਹਰੇ ਗੱਲ ਆ ਐਤਕੀ ਉਹਨਾਂ ਨੇ ਰੱਖਤੀ ਮੀਟਿੰਗ ਅਨੰਦਪੁਰ ਸਾਹਿਬ ਦੀ ਕਹਿੰਦੇ ਹੈ ਨਹੀਂ ਅੰਦਰੋਂ ਢਿੱਡ ਦੁਖਦਾ ਵੀ ਹਾਂ ਹੌਲੀ ਹੌਲੀ ਅਨੰਦਪੁਰ ਸਾਹਿਬ ਨੂੰ ਹਾਈਲਾਈਟ ਕਰ ਰਹੇ ਨੇ ਅੰਮ੍ਰਿਤਸਰ ਨੂੰ ਘਟਾ ਰਹੇ ਨੇ ਇੱਕ ਹਲਕੀ ਜਿਹੀ ਆਵਾਜ਼ ਇਹ ਵੀ ਉੱਠ ਰਹੀ ਹੈ ਕਿ ਖਾਲਸੇ ਦਾ ਸੰਬੰਧ ਹੈ ਅੰਮ੍ਰਿਤਸਰ ਨਾਲ ਨਾ ਇਹਦੇ ਨਾਲ ਅਨੰਦਪੁਰ ਸਾਹਿਬ ਨਾਲ ਅਨੰਦਪੁਰ ਸਾਹਿਬ ਸਾਡਾ ਪਿੰਡ ਹੈ ਅਨੰਦਪੁਰ ਸਾਹਿਬ ਸਾਨੂੰ ਅੰਮ੍ਰਿਤਸਰ ਛਕਾਉਂਦੇ ਕਹਿੰਦੇ ਨਹੀਂ ਠੀਕ ਹੈ ਨਾ ਵਾਦਾ ਗੁਰੂ ਕੇ ਲਾਹੌਰ ਔਰ ਅੰਮ੍ਰਿਤਸਰ ਸਾਡਾ ਹੋਰ ਦੇ ਸੰਬੰਧ ਨਹੀਂ ਇਹ ਵੀ ਆਵਾਜ਼ ਉੱਠ ਰਹੀ ਹੈ ਲਾ ਇਲਾਕਿਆਂ ਦੀਆਂ ਗੱਲਾਂ ਨੇ ਉਹ ਤਾਂ ਕਿਹਾ ਸੀ ਪਿੰਡ ਤੁਹਾਨੂੰ ਵੀ ਤੁਸੀਂ ਜਾਤ ਗੋਤ ਭੁੱਲ ਜਾਵੋ ਉਹਦੇ ਵਿੱਚ ਇਹ ਸੀ ਗੱਲ ਹੋਰ ਕੁਝ ਨਹੀਂ ਉਹ ਏਕਤਾ ਬਣਾਉਣ ਉਹ ਜਿਹੜੀ ਸੀ ਨਾ ਫਸੀ ਹੋਈ ਜਾਤ ਗੋਤ ਪਹਿਲਾਂ ਵਰਣ ਵੰਡ ਉਹ ਹਟਾਉਣ ਵਾਸਤੇ ਕਿਹਾ ਸੀ ਵੀ ਸੋਢੀ ਕਿਤੇ ਕੱਲ ਨੂੰ ਇਹ ਨਾ ਕਹਿ ਦੇਣ ਵੀ ਇਹ ਘਟੀਆਂ ਨੇ ਉਹਨਾਂ ਨੂੰ ਇਹ ਵੀ ਖਤਰਾ ਦੀ ਵੀ ਸੋਢੀ ਪਰ ਅਸੀਂ ਫੇਰ ਸੋਢੀਆਂ ਦੀਆਂ ਮੱਜੀਆਂ ਦੇ ਪੈਰ ਪੂਜਦੇ ਰਹੇ ਹੁਣ ਤੱਕ ਬੇਦੀਆਂ ਦੀ ਬੇਦੀਆਂ ਸੋਢੀਆਂ ਸੋਢੀਆਂ ਬੇਦੀਆਂ ਦੇ ਨਹੀਂ ਬਾਅਦ ਸੋਢੀਆਂ ਦੇ ਸੋਢੀਆਂ ਦਸ ਬਾਸ਼ਾ ਦੇ ਬਾਅਦ ਬੇਦੀਆਂ ਦੇ ਬਾਈ ਘਾਟ ਹੋ ਗਿਆ ਸੀ ਪਹਿਲਾਂ ਹੀ ਸੋਢੀ ਆਉਂਦੇ ਰਹਿੰਦੇ ਇੱਥੇ ਆਪਣੇ ਉਹ ਲੱਗੀ ਦਸਵੰਦ ਲੈਣ ਜਿਹੜੀ ਸਰਕਾਰ ਵੱਲੋਂ ਜਿਵੇਂ ਜਿਵੇਂ ਨਾ ਉਹ ਪਾਂਡਿਆਂ ਦਾ ਸੀ ਸੰਗਤ ਵੱਡੀ ਹੋਈ ਐਵੇਂ ਥੋੜੀਆਂ ਨੇ ਵੱਢ ਲਈ ਸੰਗਤ ਸਿੱਖ ਸੰਗਤ ਪਟਿਆਲੇ ਵਾਲੇ ਰਾਜੇ ਵੱਲੋਂ ਵੀ ਲੱਗੀ ਸੀਗੀ ਉਹਨੂੰ ਕਹਿੰਦੇ ਨੇ ਗ੍ਰਾਂਟਾਂ ਕੀ ਉਹਨੂੰ ਕਹਿੰਦੇ ਪਹਿਲਾਂ ਰਾਸਤਕਾਰ ਜਗੀਰ ਜਗੀਰ ਜਗੀਰ ਐਵੇਂ ਚੱਲਦਾ ਜਦੋਂ ਤੁਸੀਂ ਕੋਈ ਗੱਲ ਨਹੀਂ ਠੀਕ ਚੱਲਦਾ ਹਾਂ ਠੀਕ ਬੋਲਦੇ ਇਹ ਜਿਹੜਾ ਟੌਪਿਕ ਕੱਲ ਆ ਗਿਆ ਕੁਦਰਤੀ ਆ ਗਿਆ ਚਾਹੇ ਟੌਪਿਕ ਲੈਣ ਵਾਲਾ ਹੀ ਹੈ ਕਿਉਂਕਿ ਗੁਰਮਤ ਦੀ ਅਸੀਂ ਲਾਈਨ ਤੇ ਜ਼ਿਆਦਾ ਆਵਾਂਗੇ ਜਦ ਇਹ ਟੌਪਿਕ ਨੂੰ ਛੱਡ ਦਾਂਗੇ ਇਹ ਗੱਲਾਂ ਤੋਂ ਪਿੱਛੇ ਹਟਾਂਗੇ ਇਹ ਸਿਰਫ ਨਕਲ ਹਿੰਦੂ ਮਤ ਦੀ ਹੋਰ ਕੁਝ ਨਹੀਂ ਹੈ 100 ਸਾਲ ਗੁਰਦਾਰਾ ਸਾਹਿਬ ਦਾ ਰਹਿਣਾ ਸੀ ਉਹਨੇ ਜੜ ਸਾਡੀ ਡੂੰਗੀ ਕਰਤੀ ਹੁਣ ਗੁਰਬਾਣੀ ਛਿੜਾ ਸਕਦੀ ਹੋਰ ਕੋਈ ਨਹੀਂ ਛਿੜਾ ਸਕਦਾ ਜੇ ਤਾਂ ਗੁਰਬਾਣੀ ਨਹੀਂ ਮੰਨਣੀ ਫਿਰ ਸਿੱਖੀ ਗਈ ਜਿਹੜਾ ਆ ਗੁਰਬਾਣੀ ਨੂੰ ਤੋਂ ਮੁਨਕਰ ਹੈ ਗੁਰਬਾਣੀ ਦੀ ਦਲੀਲ ਨੂੰ ਮਰੀ ਮੰਨਦਾ ਉਹ ਤਾਂ ਇਹ ਮੰਨ ਲਵੇ ਵੀ ਸਿੱਖੀ ਉਹਦੇ ਕੋਲ ਹੈ ਨਹੀਂ ਸਿੱਖੀ ਵਾਲੀ ਗੱਲ ਹੈ ਉਹ ਤਾਂ ਸਿੱਖੇ ਰਿਹਾ ਹੀ ਨਹੀਂ ਉਹ ਫਿਰ ਉਹ ਸਾਰਾ ਦਾ ਜੇਲਾ ਜਿਹੜਾ ਸਾਡੇ ਕੋਲੇ ਜੜ ਬੀਜ ਗਏ ਜਿਹੜੇ ਜੜ ਲਾ ਕੇ ਉਹਨਾਂ ਨਾਲ ਖੜਾ ਸਾਧਨ ਇਹ ਅਸੀਂ ਮੰਨਦੇ ਆ ਵੀ ਸਿੱਖੀ ਹੁਣ ਸਾਡੇ ਕੋਲ ਹੈ ਨਹੀਂ ਅਰਥ ਸਾਡੇ ਕੋਲ ਹੈ ਨਹੀਂ ਸਾਰੇ ਮੰਨਦੇ ਨੇ ਜੇ ਤਾਂ ਅਰਥ ਖੋਜਣੇ ਨੇ ਹਾਂ ਅਰਥਾਂ ਤੇ ਵਿਚਾਰ ਹੋ ਸਕਦੀ ਹੈ ਅਰਥਾਂ ਤੇ ਡਿਸਕਸ਼ਨ ਹੋ ਸਕਦੀ ਹੈ ਇਹ ਅਰਥ ਐ ਨਹੀਂ ਐ ਬਣਦੇ ਨੇ ਕੋਈ ਨਵੀਂ ਜੋ ਨਵੇਂ ਤਰੀਕੇ ਨਾਲ ਜੋ ਅਸੀਂ ਅਰਥ ਕਰ ਰਹੇ ਹਾਂ ਇੱਥੇ ਵਿਚਾਰ ਹੋ ਸਕਦੀ ਹੈ ਅਰਥਾਂ 'ਚ ਗਲਤੀ ਹੈ ਉਹਦੀ ਗੱਲ ਬਣੀ ਜਾ ਸਕਦੀ ਹੈ ਪਰ ਜੇ ਅਰਥ ਠੀਕ ਨੇ ਫਿਰ ਵੀ ਅਸੀਂ ਨਹੀਂ ਮੰਨਣਾ ਫਿਰ ਤਾਂ ਗੁਰੂ ਦਾ ਵਿਰੋਧ ਆ ਆਦਮੀ ਦਾ ਤਾਂ ਕਿਸੇ ਦਾ ਵਿਰੋਧ ਨਹੀਂ ਗੁਰਬਾਣੀ ਦਾ ਵਿਰੋਧ ਹੈ ਗੁਰਬਾਣੀ ਦਾ ਵਿਰੋਧ ਹੈ ਤਾਂ ਗੁਰੂ ਦਾ ਵਿਰੋਧ ਹੈ ਪਰਮੇਸ਼ਰ ਦਾ ਵਿਰੋਧ ਹੈ ਗੁਰੂ ਦਾ ਤਾਂ ਇੱਥੇ ਮਤਲਬ ਪਰਮੇਸ਼ਰ ਹੈ ਨਾਨਕ ਬੁਲਾਇਆ ਬੋਲਦਾ ਪਰਮੇਸ਼ਰ ਦਾ ਸਾਰੇ ਬੁਲਾਏ ਬੋਲੇ ਨੇ ਭਗਤ ਪਰਮੇਸ਼ਰ ਦੇ ਅਰ ਅਸੀਂ ਚਾਹੇ ਗੁਰੂ ਕਹਿੰਦੇ ਆ ਪਰ ਗੁਰਬਾਣੀ ਚੋਂ ਸਾਰੇ ਭਗਤੇ ਸਾਬਤ ਹੁੰਦੇ ਨੇ ਜਦ ਜੰਮਿਆ ਪੂਤ ਭਗਤ ਗੋਬਿੰਦ ਦਾ ਕਿਹਾ ਸੀ ਉਹ ਭਗਤੇ ਗਿਆ ਹੋਇਆ ਉੱਥੇ ਵੀ ਗੁਰੂ ਨੇ ਕਿਹਾ ਹੋਇਆ ਗੁਰੂ ਨਹੀਂ ਕਦੇ ਜੰਮਦਾ ਹੁੰਦਾ ਭਗਤੇ ਜੰਮਦੇ ਹੁੰਦੇ ਗੁਰੂ ਨਹੀਂ ਵਾਰ ਜਨਮ ਲੈਂਦਾ ਹੁੰਦਾ ਕਦੇ ਭਗਤੀ ਜਨਮ ਲੈਂਦੇ ਨੇ ਸ਼ੁਰੂ ਤੋਂ ਭਗਤੇ ਪੈਦਾ ਹੋਏ ਨੇ ਹਾਂ ਭਗਤ ਗੁਰੂ ਨੂੰ ਸਾਬਤ ਕਰ ਦਿੰਦੇ ਨੇ ਵੀ ਗੁਰੂ ਕੌਣ ਹੈ ਜੁਗ ਜੁਗ ਭਗਤ ਪਾਇਆ ਗਿਆ ਗੁਰੂ ਨੂੰ ਪਲੇਗਾਰਡ ਬਣ ਜਾਂਦੇ ਨੇ ਇੱਥੇ ਸ਼ਰੀਰ ਤੇ ਖੁਦਾ ਜਿਹੜੇ ਬਣ ਜਾਂਦੇ ਨੇ ਨਾ ਇੱਥੇ ਭਗਤ ਉਹਨਾਂ ਨੂੰ ਕਹਿੰਦੇ ਨੇ ਵੀ ਇਹ ਗੁਰੂ ਨਹੀਂ ਹਨ ਅਸੀਂ ਗੁਰੂ ਨਹੀਂ ਹਾਂ ਖੁਦ ਨੂੰ ਖੁਦ ਨੂੰ ਕਹਿੰਦੇ ਅਸੀਂ ਗੁਰੂ ਦੇ ਸੇਵਕ ਹਾਂ ਭਗਤ ਗੁਰੂ ਨੂੰ ਸਾਬਤ ਕਰਦੇ ਨੇ ਗੁਰੂ ਭਗਤਾਂ ਨੂੰ ਭਗਤ ਸਾਬਤ ਕਰਦਾ ਹੈ ਉਹਨਾਂ ਦੀ ਪੈਜ ਰੱਖਦਾ ਹੁੰਦਾ ਜੀ ਜੁਗ ਭਗਤਾਂ ਦੀ ਕਿਵੇਂ ਪੈਜ ਰੱਖਦਾ ਸਮੇਂ ਸਮੇਂ ਸੇ ਭਗਤਾਂ ਦੀ ਗੱਲ ਕੱਟੀ ਨਹੀਂ ਜਾਂਦੀ ਭਗਤਾਂ ਦੀ ਭਗਤੀ ਨੂੰ ਕੋਈ ਰੱਦ ਨਹੀਂ ਕਰ ਸਕਦਾ ਜਿਹੜੀ ਭਗਤੀ ਨੂੰ ਕੋਈ ਰੱਦ ਨਹੀਂ ਕਰ ਸਕਦਾ ਭਗਤ ਉਹ ਹੈ ਜਿਹੜੀ ਭਗਤੀ ਤੇ ਜਿਹਦੀ ਗੱਲ ਦੇ ਖਿਲਾਫ ਕੋਈ ਤਰਕ ਹੈ ਨਹੀਂ ਤਰਕ ਨਹੀਂ ਉੱਠਦਾ ਜਿਹੜੀ ਗੱਲ ਤੇ ਉਹ ਗੁਰਬਾਣੀ ਹੈ ਇਹ ਕੋਈ ਤਰਕ ਨਹੀਂ ਹੈ ਤਰਕ ਝੂਠ ਦੇ ਖਿਲਾਫ ਹੁੰਦਾ ਸੱਚ ਦੇ ਖਿਲਾਫ ਕੀ ਤਰਕ ਹੈ ਤਰਕ ਆਪਣੇ ਆਪ 'ਚ ਸੱਚ ਹੈ ਤਰਕ ਜੋ ਹੈ ਨਾ ਤਰਕ ਸਾਰ ਹੁੰਦਾ ਸਾਰ ਸਾਰ ਲੋਹੇ ਨੂੰ ਵੀ ਕਹਿੰਦੇ ਨੇ ਜਿਵੇਂ ਤੀਰ ਦੀ ਮੁਖੀ ਤੇ ਲੋਹਾ ਲੱਗਦਾ ਹੈ ਤੀਰ ਬਣ ਜਾਂਦਾ ਹੈ ਐਵੇਂ ਤਰਕ ਸਾਰ ਗਿਆਨ ਲੱਗਦਾ ਹੈ ਲਫ਼ਜ਼ਾਂ ਦੇ ਵਿੱਚ ਸਾਰ ਗਿਆਨ ਹੁੰਦਾ ਉਹ ਉੱਥੇ ਜਾ ਕੇ ਵਜਦਾ ਜਿੱਥੇ ਗੱਲ 'ਚ ਝੂਠ ਹੁੰਦਾ ਜਿੱਥੇ ਜਿੱਥੇ ਵੀ ਝੂਠ ਸੀ ਮਤਾਂ ਦੇ ਵਿੱਚ ਜਿੱਥੇ ਜਿੱਥੇ ਵੀ ਫਰੇਬ ਕਮੀ ਸੀ ਮਤਾਂ ਦੇ ਵਿੱਚ ਉੱਥੇ ਤਰਕ ਨੇ ਇਸ਼ਾਰਾ ਕਰਤਾ ਵੀ ਆ ਤੁਹਾਡੇ 'ਚ ਕਮੀ ਹੈ ਚਾਹੇ ਕਿਸੇ ਵੀ ਮਤ 'ਚ ਸੀ ਤਰਕੇ ਨੇ ਜਿਹੜੇ ਮਾਰੇ ਅਸੀਂ ਇਹਨੂੰ ਕਿੰਤੂ ਪਰੰਤੂ ਵੀ ਕਹਿ ਦਿੰਦੇ ਬਾਣੀ ਤਾਂ ਕਿੰਤੂ ਪਰੰਤੂ ਕਿਉਂ ਨਹੀਂ ਹੁੰਦਾ ਬਾਣੀ ਮੁਰਖੀ ਬੁੱਧੀ ਤੋਂ ਉੱਪਰ ਦੀ ਗੱਲ ਹੈ ਮਨੁੱਖੀ ਬੁੱਧੀ ਦੇ ਤਰਫ ਤਰਕ ਕਰਨ ਇਹ ਤਾਂ ਹੋਈ ਉੱਪਰ ਕੀ ਕਰੇ ਇਹ ਤੇ ਹੱਥੇ ਨਹੀਂ ਉੱਪਰਦਾ ਦੇਗਾ ਜੇ ਹੱਥ ਨੂੰ ਪੜਦਾ ਹੱਥ ਉੱਪਰਦਾ ਹੁਣ ਜਦੋਂ ਇਹ ਅਰਥ ਗਲਤ ਕਰ ਲੈਣੇ ਫਿਰ ਹੱਥ ਉੱਪਰ ਲੱਗ ਜਾਂਦਾ ਕਈਆਂ ਨੂੰ ਜਿਵੇਂ ਨਰੂ ਮਰੇ ਨਰ ਕਾਮਨਾ ਆਵੇ ਦੇ ਅਰਥ ਉਲਟ ਕਰੇ ਹੋਏ ਨੇ ਸਾਡੇ ਠੀਕ ਹੈ ਜੀ ਇਹਦੇ ਤਰਕ ਪੈਦਾ ਹੋ ਗਿਆ ਉਹ ਕਹਿੰਦੇ ਵੀ ਹੁਣ ਤਾਂ ਬਹੁਤ ਸਾਰੇ ਅੰਗ ਆਦਮੀ ਦੇ ਕੰਮ ਆ ਜਾਂਦੇ ਨੇ ਅਰਥ ਦੇ ਹੈ ਨਹੀਂ ਇਹ ਵੀ ਮਨੁੱਖਾ ਸਰੀਰ ਦੇ ਬਹੁਤ ਸਾਰੇ ਅੰਗ ਕੰਮ ਆ ਜਾਂਦੇ ਤੁਸੀਂ ਕਹਿੰਦੇ ਹੋ ਨਰੂ ਮਰਦਾ ਨਾਲ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਸਾਇੰਸ ਨੇ ਸਾਬਤ ਕਰਤਾ ਵੀ ਸਾਇੰਸ ਨੇ ਸਾਬਤ ਕਰਤਾ ਇਹ ਤਾਂ ਬਾਣੀ ਝੂਠੀ ਹੋ ਗਈ ਤੁਹਾਡੀ ਹਾਂ ਵੀ ਅੱਖਾਂ ਵੀ ਅਗਲਾ ਪਾ ਦਿੰਦਾ ਹੱਡੀਆਂ ਪਾ ਦਿੰਦਾ ਮੁਰਦੇ ਪੈ ਜਾਂਦੇ ਨੇ ਮੁਰਦੇ ਹਾਂਜੀ ਕਿੱਡ ਸਭ ਕੁਝ ਪੈਂਦਾ ਮਿਸ਼ਨਰੀ ਵਾਲੇ ਭੱਜੇ ਫਿਰ ਗੱਲ ਮੇਰੇ ਕੋਲ ਆ ਗਈ ਪੁੱਛਿਆ ਵੀ ਇਦਾਂ ਮੈਂ ਕਿਹਾ ਵੀ ਤੁਸੀਂ ਅਰਥ ਨਰ ਦੇ ਅਰਥ ਠੀਕ ਕਰ ਲਓ ਨਰ ਜੋਤ ਦਾ ਨਾਮ ਹੈ ਅੰਦਰਲੀ ਦਾ ਸਰੀਰ ਦਾ ਨਾਮ ਨਰ ਨਹੀਂ ਹੈ ਸਰੀਰ ਪਸ਼ੂ ਹੀ ਹੈ ਸਰੀਰ ਪਸ਼ੂ ਹੈ ਸਰੀਰ ਨਰ ਕਿਤੇ ਰੇ ਨਰ ਗਰਭ ਕੁੰਡਲ ਮੇ ਆਛਤ ਨਰ ਨੂੰ ਸੰਬੋਧਨ ਕੀਤਾ ਹੈ ਨਰ ਤੋਂ ਅਗੇ ਨਰਾਇਣ ਜੇ ਨਰ ਸਰੀਰ ਹੈ ਤਾਂ ਨਰਾਇਣ ਵੀ ਸਰੀਰ ਹੈ ਜਿਨ੍ਹਾਂ ਦਾ ਨਰਾਇਣ ਦੇ ਧਾਰੀ ਉਹ ਨਰ ਵੀ ਉਹਨਾਂ ਦਾ ਦੇ ਹੈ ਉਹਨਾਂ ਦਾ ਨੈਣ ਵੀ ਹੈ ਜੇ ਨਰ ਵਰਗਾ ਹੀ ਹੈ ਸਾਡਾ ਨਾ ਨਰ ਦੇਹਦਾਰੀ ਹੈ ਨਾ ਨੈਣ ਦੇ ਨਰ ਤਾਂ ਦੇਹਦਾਰੀ ਹੈ ਨਰੈਣ ਦੇਹਦਾਰੀ ਨਹੀਂ ਨਰੈਣ ਅੰਦਰਲਾ ਨਰ ਬਾਹਰ ਅੱਧਾ ਅੱਧਾ ਉਹਨਾਂ ਦੇ ਅੱਧਾ ਤਾਂ ਹੁੰਦਾ ਹੀ ਅੱਧਾ ਨਰੈਣ ਅੱਧਾ ਨਰ ਹੈ ਪਰ ਨਰ ਨੂੰ ਸੰਬੋਧਨ ਹੈ ਸੰਬੋਧਨ ਚੇਤਨ ਨੂੰ ਹੁੰਦਾ ਹੁੰਦਾ ਰੇ ਨਰ ਗਰਭ ਕੁੰਡਲ ਮੇ ਆਛਤ ਪੂਰਨ ਧਿਆਨ ਲਿਵ ਲਗ ਅਰਥਾਂ 'ਚ ਅਰਥਾਂ ਤੇ ਗਲਤਾਂ ਤੇ ਤਰਕ ਉਠਿਆ ਗਲਤ ਅਰਥ ਸੀਗੇ ਤਰਕ ਉੱਠ ਗਏ ਗੁਰਬਾਣੀ ਦੇ ਤਰਕ ਨਹੀਂ ਉਠਿਆ ਗੁਰਬਾਣੀ ਦੇ ਕਿਵੇਂ ਤਰਕ ਉਠਿਆ ਜਦ ਦੇ ਅਰਥ ਠੀਕ ਹੋ ਗਏ ਤਰਕ ਕੱਢ ਗਿਆ ਇਹ ਨਰ ਦੇਹੀ ਹੈ ਮਨੁੱਖਾ ਦੇਹੀ ਹੈ ਮਨੁੱਖ ਨਹੀਂ ਹੈ ਜਦ ਅਸੀਂ ਦੇਹੀ ਨੂੰ ਮਨੁੱਖ ਮੰਨਦੇ ਹਾਂ ਉੱਥੇ ਗੜਬੜ ਹੁੰਦੀ ਉਹ ਤਾਂ ਕਹਿੰਦਾ ਮਨੁੱਖਾ ਦੇ ਤੈਨੂੰ ਮਿਲੀ ਹੈ ਕਿਹਨੂੰ ਮਿਲੀ ਹਾਂ ਜਿਹਨੂੰ ਮਿਲੀ ਹੈ ਨਾਰੋ ਉਹਦੇ ਤੇ ਵੀ ਟੇਕ ਰੱਖਣੀ ਉਹ ਵੀ ਮਨੁੱਖ ਹੈ ਮਨੁੱਖ ਕੀ ਟੇਕ ਬਿਰਥੀ ਸਭ ਜਾਣ ਜਿਹਨੂੰ ਦੇਹੀ ਮਿਲੀ ਹੋਈ ਆਹ ਉਹਦੇ ਤੇ ਵੀ ਟੇਕ ਉਹਦੇ ਹੱਥ 'ਚ ਕੁਝ ਨਹੀਂ ਨਰ ਦੇ ਦੇ ਹੱਥ 'ਚ ਮਨੁੱਖ ਦੇ ਹੱਥ ਕੁਝ ਨਹੀਂ ਹੈ ਅਸੀਂ ਗੁਰੂ ਮਨੁੱਖ ਨੂੰ ਬਣਾ ਲਿਆ ਇਹ ਤੇ ਟੇਕ ਰੱਖਦੀ ਮੇਰੀ ਬਾਹ ਫੜ ਕੇ ਲੈ ਜਾਊਗਾ ਇਹ ਮੈਨੂੰ ਇਹ ਤੋਂ ਕੁਝ ਮਿਲ ਜਾਊਗਾ ਕੁਝ ਨਹੀਂ ਮਿਲਣਾ ਇਹੀ ਗੱਲ ਸਾਡੇ ਗੁਰੂਆਂ ਤੇ ਲਾਗੂ ਹੈ ਜਿਹਨਾਂ ਨੂੰ ਅਸੀਂ ਗੁਰੂ ਕਹਿੰਦੇ ਲਾਗੂ ਹੈ ਭਗਤਾਂ ਨੇ ਸੱਚ ਬੋਲਿਆ ਭਗਤਾਂ ਨੇ ਨਹੀਂ ਕਿਹਾ ਸਾਡੇ ਹੱਥ 'ਚ ਕੁਝ ਹੈਗਾ ਜਿੰਨਾ ਮਰਜੀ ਉਹਨਾਂ ਨੇ ਸਾਨੂੰ ਸਮਝਾ ਲਿਆ ਪਰ ਅਸੀਂ ਇੱਕ ਨਹੀਂ ਮੰਨੀ ਅਸਾਂ ਪਾਸ਼ਾ ਨੇ ਕਿਹਾ ਜੋ ਬੋਕੋ ਪਰਮੇਸ਼ਰ ਪਰਮੇਸ਼ਰ ਵਿੱਚ ਤੇ ਸਭ ਨਰ ਕੋਲ ਵਿੱਚ ਪੜਨਾ ਮੈਂ ਹੂੰ ਪਰਮਪੁਰਖ ਦਾ ਦਾਸਾ ਦੇਖਣ ਆਇਓ ਜਗ ਤਮਾਸ਼ਾ ਕਹਿੰਦੇ ਨਰਕ ਜਾਣਾ ਮਨਜ਼ੂਰ ਹੈ ਪਰ ਤੂੰ ਪਰਮੇਸ਼ਰ ਹੈ ਸਿੱਖ ਰਹਿ ਗਿਆ ਗੁਰਬਾਣੀ ਕਹਿੰਦੀ ਹੈ ਤਬੋ ਰਾਜ ਰਾਜੋ ਨਰਕ ਕਹਿੰਦੇ ਨਰਕ ਜਾਣਾ ਮਨਜ਼ੂਰ ਹੈ ਲੈਣਾ ਰਾਜੇ ਸਿੱਖੀ ਕਿੱਥੇ ਸਿੱਖੀ ਹੈ ਕਿੱਥੇ ਉਹ ਗੱਲਾਂ ਕਿਉਂ ਮੰਨ ਲਈਆਂ ਮੈਂ ਗਰੀਬ ਸਿੱਖਾਂ ਨੂੰ ਦੋ ਬਾਦਸ਼ਾਹੀ ਇਹ ਗੱਲ ਬੜੀ ਮਿੱਠੀ ਲੱਗਦੀ ਇਹ ਗੱਲ ਯਾਦ ਹੈ ਗੁਰਬਾਣੀ ਯਾਦ ਨਹੀਂ ਇਹਦਾ ਮਤਲਬ ਹੈ ਅੰਦਰੋਂ ਸਿੱਖ ਨਹੀਂ ਹੈ ਪਾਤਸ਼ਾਹੀ ਚਾਹੁੰਦੇ ਨੇ ਅੰਦਰੋਂ ਸਿੱਖ ਨਹੀਂ ਬਾਹੀ ਗੱਲ ਮਿੱਠੀ ਲੱਗਦੀ ਹੈ ਇਹਨੂੰ ਇਹੀ ਯਾਦ ਹੈ ਹਰ ਵਕਤ ਇਹੀ ਯਾਦ ਹੈ ਹੋਰ ਯਾਦ ਹੀ ਨਹੀਂ ਕੋਈ ਦੂਈ ਕਹੀ ਜੇ ਗੱਲ ਕਰੇ ਕੌੜੀ ਲੱਗਦੀ ਹੈ ਅੰਦਰੋਂ ਪੋਜੀਸ਼ਨ ਕੀ ਹੈ ਇਹਨਾਂ ਦੀ ਅੰਦਰੋਂ ਕੀ ਹੈ ਅੰਦਰੋਂ ਮਾਇਆ ਨਾਲ ਜੁੜੇ ਨੇ ਸਾਰੇ ਮਾਇਆਧਾਰੀ ਨੇ ਥਾਵਾਂ ਨਾਲ ਜੁੜੇ ਸਿੱਖੀ ਰੋਦਾ ਨਫ਼ਰਤ ਤਾਂ ਹੀ ਥਾਵਾਂ ਨਾਲ ਜੁੜੇ ਨੇ ਥਾਵਾਂ ਤੇ ਕੀ ਚੜਦਾ ਚੜਾਵਾ ਥਾਵਾਂ ਲੱਗੀ ਚੜਦਾ ਚੜਾਵਾ ਛੜਾਵਾ ਮਾਇਆ ਉਹ ਗੁਰੂ ਦੇ ਅਰ ਸਿੱਖ ਦੇ ਵਿਚਾਲੇ ਮਾਇਆ ਬਾੜ ਲਈ ਗੋਲਕ ਬਾੜ ਲਈ ਨਾਗਣੀ ਦਾ ਵਿਚਾਲੇ ਬਿਠਾ ਲਈ ਤੁਸੀਂ ਉਹ ਗੋਲਕ ਤੋਂ ਹੀ ਮੁੜਿਆ ਹੁੰਦੇ ਨੇ ਉਹਨੇ ਗੋਲਕ ਤੱਕੇ ਹੁਣ ਸਭ ਕੁ ਤੁਹਾਡਾ ਗੋਲਕ ਤੋਂ ਅੱਗੇ ਨਹੀਂ ਹੈ ਜਿਹੜਾ ਸਟਾਫ ਬੈਠਾ ਸਭ ਗੋਲਕ ਦਾ ਹਿਸਾਬ ਰੱਖਦਾ ਅੰਮ੍ਰਿਤਸਰ ਹੋਰ ਕੁਝ ਨਹੀਂ ਹੈ ਕਦੇ ਇਹ ਵੀ ਦੇਖਿਆ ਉਹਨਾਂ ਨੇ ਵੀ ਇਸ ਕਾਲਜ ਚੋਂ ਸਕੂਲ ਚੋਂ ਇਸ ਯੂਨੀਵਰਸਿਟੀ ਚੋਂ ਕੋ ਪਾਸ ਵੀ ਹੋਇਆ ਕਾਦੇ ਵਾਸਤੇ ਉਹ ਪੜ੍ਹਾਈ ਹੈ ਕੋਈ ਪਾਸ ਵੀ ਹੋਇਆ ਕਦੇ ਜੇ ਪਾਸ ਨਹੀਂ ਹੋਇਆ ਫਿਰ ਕੀ ਕਰੋਗੇ ਸਭ ਕਾਸੇ ਤੇ ਇਹਨਾਂ ਪੈਸਾ ਕਾਦੇ ਵਾਸਤੇ ਹੋ ਕੋਈ ਹਿਸਾਬ ਨਹੀਂ ਗੁਰੂ ਘਰ ਚ ਕੋਈ ਪਾਸ ਹੋ ਕੇ ਵੀ ਨਿਕਲਿਆ ਕੋਈ ਪਾਸ ਹੋ ਕੇ ਵੀ ਨਿਕਲਿਆ ਇਹਦਾ ਹਿਸਾਬ ਕਿਉਂ ਨਹੀਂ ਰੱਖਿਆ ਕੱਲ ਪੋਜੀਸ਼ਨ ਕੀ ਸੀ ਸਾਡੀ ਸੰਗਤ ਦੀ ਅੱਜ ਕੀ ਹੈ ਇਹਦਾ ਹਿਸਾਬ ਕਿਉਂ ਨਹੀਂ ਰੱਖਿਆ ਸਕੂਲਾਂ ਕਾਲਜਾਂ ਦਾ ਰਿਕਾਰਡ ਦੇਖਿਆ ਜਾਂਦਾ ਪੜਾਈ ਦਾ ਪੜਾਈ ਦਾ ਰਿਜ਼ਲਟ ਇਹ ਤਾਂ ਕੋਈ ਨਹੀਂ ਦੇਖਦਾ ਗੋਲ ਤੋਂ ਵੱਧ ਕੀ ਘਟਦੀ ਦਾ ਖਿਆਲ ਗੋਲ ਘਟਾਇਆ ਖਿਆਲ ਵੀ ਗਰੰਟੀ ਆ ਗਿਆ ਹੈ ਪ੍ਰਚਾਰ ਰਾਗੀ ਆ ਗਏ ਗੋਲ ਘਟ ਗਈ ਨੂੰ ਹਟਾਓ ਕੌਣ ਸਿੱਖਾ ਕਿਹੜੀ ਸਿੱਖੀ ਦੀ ਗੱਲ ਕਰਦੇ ਹੋ ਕਦਰ ਸਿੱਖੀ ਦੀ ਹੋਊਗੀ ਕਦਰ ਦਾੜੀਆਂ ਦੀ ਨਹੀਂ ਹੋਣੀ ਕਦਰ ਕੇਸਾਂ ਲੰਮਿਆਂ ਦੀ ਨਹੀਂ ਹੋਣੀ ਜਟਾਂ ਤੋਂ ਬਹੁਤ ਲੰਮੀਆਂ ਲੰਮੀਆਂ ਸੀ ਉਹਨਾਂ ਨੇ ਕਦਰ ਬਾਣੇ ਦੀ ਨਹੀਂ ਹੋਣੀ ਕਦਰ ਸਿੱਖੀ ਦੀ ਹੋਣੀ ਦੇਸੀ ਕੋ ਲਿਖਦੇ ਦੇਸੀ ਨਹੀਂ ਬਣ ਜਾਂਦਾ ਉੱਤੇ ਬਾਹਰ ਡੱਬੇ ਤੇ ਅੰਦਰ ਹੋਣਾ ਚਾਹੀਦਾ ਦੇਸੀ ਡੱਬੇ ਦੇ ਜੋ ਮਰਜ਼ੀ ਲਿਖੀ ਜਾਓ ਅਸੀਂ ਡੱਬਿਆਂ ਦੇ ਬਾਹਰ ਲਿਖਿਆ ਵਿੱਚ ਡੁਪਲੀਕੇਟ ਮਾਲ ਹੈ ਲੋਕਾਂ ਨੂੰ ਸਭ ਨੂੰ ਪਤਾ ਡੁਪਲੀਕੇਟ ਹੈ ਜੇ ਕਹਿਣ ਤਾਂ ਲੜਾਈ ਆਪਣੇ ਘਰ ਪਾਉਣ ਸਿਰਫ ਲੜਾਈ ਗੱਲ ਪਾਉਣ ਤੇ ਨਹੀਂ ਕਹਿੰਦੇ ਪਤਾ ਸਭ ਨੂੰ ਪਤਾ ਸਭ ਨੂੰ ਸਾਰੇ ਧਰਮ ਦਾ ਹੀ ਪਤਾ ਸਭ ਨੂੰ ਪਰ ਉਹ ਸਿਆਣੇ ਨੇ ਜਿਹੜੇ ਚੁੱਪ ਨੇ ਉਹ ਗੁਰੂ ਨਾਨਕ ਦੀ ਗੁਰਬਾਣੀ ਦੀ ਗੱਲ ਮੰਨਦੇ ਨੇ ਮੂਰਖ ਨਾਲ ਨਾ ਰੁਝੀਏ ਭੜਕ ਰਹੋ ਉਹ ਇੱਕ ਪੰਕਤੀ ਨੂੰ ਮੰਨਦੇ ਨੇ ਅਸੀਂ ਇਹ ਪੰਕਤੀ ਨੂੰ ਭੁੱਲੇ ਹੋਏ ਅਸੀਂ ਸਮਝਦੇ ਸ਼ਾਇਦ ਸਾਤੋਂ ਡਰਦੇ ਹੋ ਚੁੱਪ ਨੇ ਜੇ ਬੋਲੂਗਾ ਅਸੀਂ ਡਰਾ ਦਾਂਗੇ ਨਾ ਨਾ ਨਾ ਉਹ ਸਿਆਣੇ ਨੇ ਤੁਸੀਂ ਮੂਰਖ ਹੋ ਜਿਹੜਾ ਆਪਣੇ ਗੁਰੂ ਦੀ ਗੱਲ ਆਪਣੇ ਬਾਪ ਦੀ ਗੱਲ ਨਾ ਮੰਨੇ ਉਹਨੂੰ ਸਿਆਣਾ ਕੌਣ ਕਹਿੰਦਾ ਉਹਨਾਂ ਨੂੰ ਪਤਾ ਵੀ ਆਪੇ ਲੜ ਕੇ ਮਰ ਜਾਣਗੇ 17 18 ਧੜੇ ਨੇ ਇਹਨਾਂ ਨੂੰ ਦੁਸ਼ਮਣ ਦੀ ਕੀ ਦੁਸ਼ਮਣੀ ਦਾ ਉਹਨੂੰ ਲੋੜ ਹੁੰਦੀ ਹੈ ਜਿਹਦੇ ਘਰ 'ਚ ਫੁੱਟ ਨਾ ਹੋਵੇ ਜਿਹਦੇ ਘਰ 'ਚ ਫੁੱਟ ਹੋਵੇ ਉਹਨੂੰ ਦੁਸ਼ਮਣ ਦੀ ਕੀ ਲੋੜ ਹੈ ਜਿੰਨਾ ਚਿਰ ਮਾਇਆ ਫੁੱਟ ਨਹੀਂ ਜਾਣੀ ਜਿੰਨਾ ਚਿਰ ਸਿੱਖੀ ਨਹੀਂ ਉਹਦੀ ਫੁੱਟ ਨਹੀਂ ਜਾ ਸਕਦੀ ਜਿੰਨਾ ਚਿਰ ਗੋਲਗਾ ਥਾਵਾਂ ਅੰਦਰ ਜਿੰਨਾ ਚਿਰ ਤਿਆਗ ਹੈ ਫੁੱਟ ਤਿਆਗ ਨਹੀਂ ਹੈ ਫੁੱਟ ਨਹੀਂ ਜਾਣੀ ਫੁੱਟ ਜਾਊਗੀ ਤਿਆਗ ਨਾਲ ਜੇ ਫੁੱਟ ਨੂੰ ਅੰਦਰੋਂ ਚਾਹੁੰਦੇ ਨਾ ਰਹੇ ਨਾ ਸਿੱਖਾਂ ਜੀ ਏਕਤਾ ਹੋਊਗੀ ਤਿਆਗ ਨਾਲ ਗੋਲ ਪਾਸੇ ਕਰਦੇ ਨਾ ਗੋਲ ਕੇ ਜਾਏ ਰਹੇ ਤਿਆਗ ਹੋ ਕੇ ਗੋਲ ਕੁਝ ਨਹੀਂ ਕਹਿੰਦੀ ਤਿਆਗ ਨਹੀਂ ਹੈ ਸਾਡੇ ਮਾਇਆ ਕੁਝ ਨਹੀਂ ਕਹਿੰਦੀ ਤਿਆਗ ਨਹੀਂ ਹੈ ਤਿਆਗ ਹੋਰ ਗੱਲ ਹੈ ਮਾਇਆ ਹੋਰ ਗੱਲ ਹੈ ਮਾਇਆ ਵਿੱਚ ਉਦਾਸੀ ਹੈ ਗੋਲ ਕੁਝ ਨਹੀਂ ਕਹਿੰਦੀ ਮਾਇਆ ਕੁਝ ਨਹੀਂ ਕਹਿੰਦੀ ਤਿਆਗ ਹੈ ਨਹੀਂ ਇੱਕ ਦੂਏ ਦੇ ਝਪੜਦੇ ਹਾਂ ਇਲੈਕਸ਼ਨ ਦੀ ਕੀ ਲੋੜ ਸੀ ਕਿਉਂ ਕਰੋਨਾ ਕਰੋੜਾ ਰੁਪਏ ਖਰਚ ਕਰਦੇ ਰੁਪਏ ਬਣਾਉਣ ਵਾਸਤੇ ਯਾ ਇਹਦੀ ਪੌੜੀ ਲਾ ਕੇ ਅੱਗੇ ਐਮਐਲਏ ਬਣਨ ਵਾਸਤੇ ਉੱਥੋਂ ਬਣਾਉਣ ਵਾਸਤੇ ਇਹ ਸੰਸਾਰੀ ਇੱਜ਼ਤ ਵਾਸਤੇ ਦੁਨੀਆ ਦੀ ਵਿੜਾਈ ਵਾਸਤੇ ਇਹੀ ਗੱਲ ਹੈ ਹੋਰ ਤਾਂ ਕੁਝ ਨਹੀਂ ਗੁਰਬਾਣੀ ਦਾ ਦੁਨੀਆ ਕੀ ਵਡਿਆਈਆਂ ਕਿਸੇ ਦੀ ਜਾਣ ਕਹਿੰਦੀ ਹੈ ਦੁਨੀਆ ਕਿਆ ਵਡਿਆਈਆਂ ਅਗਦੀ ਸੇਦੀ ਜਾੜ ਇਹਨੇ ਜਲ ਨਹੀਂ ਜਗ ਜਾਲਿਆ ਦਿੱਤਾ ਨਾਮ ਵਿਸਾਰ ਇਹਦਾ ਉਹਦਾ ਨਾਮ ਦੀ ਲੋੜ ਨਹੀਂ ਹੈ ਤੁਹਾਨੂੰ ਉਹਨਾਂ ਨੂੰ ਨਾਮ ਦੀ ਲੋੜ ਨਹੀਂ ਅੱਜ ਸਿੱਖਾਂ ਨੂੰ ਨਾਮ ਦੀ ਬਿਲਕੁਲ ਲੋੜ ਨਹੀਂ ਹੈ ਜੇ ਨਾਮ ਦੀ ਲੋੜ ਨਹੀਂ ਫਿਰ ਗੁਰੂ ਦੀ ਲੋੜ ਕਾਤੇ ਗੁਰੂ ਦੀ ਲੋੜ ਕਾਤੇ ਇਸ ਕਰਕੇ ਤੁਹਾਨੂੰ ਰਾਜ ਦਵਾ ਦੂੰਗਾ ਕਦੇ ਨਹੀਂ ਮਿਲਦਾ ਕਦੇ ਮਿਲੇ ਨਹੀਂ ਸਕਦਾ ਧੱਕੇ ਹੀ ਮਿਲਦੇ ਨੇ ਹੋਰ ਗਾਂ ਤੇ ਗਾਂ ਪਰ ਜਹੇ ਜੇ ਹੋਰ ਦੂਏ ਨੇ ਹੋਏ ਜੇ ਤੁਸੀਂ ਗੁਰੂ ਦਾ ਸਾਰੇ ਇੱਕੋ ਹੀ ਗੁਰੂ ਦਾ ਤਾਂ ਸਾਰੇ ਹੀ ਨੇ ਕਿ ਤੁਸੀਂ ਜ਼ਿਆਦਾ ਸਕੇ ਹੋ ਪਰਮੇਸ਼ਰ ਦੇ ਸਾਰੇ ਉਹਦੇ ਤਾਂ ਸਾਰੇ ਇਹ ਬਿਲਕੁਲ ਗਲਤ ਹੈ ਕਿ ਅਸੀਂ ਸਿੱਖਾਂ ਅਸੀਂ ਜ਼ਿਆਦਾ ਸਕੇ ਇਹ ਤੁਹਾਨੂੰ ਬਹੁਤ ਵੱਡਾ ਭਰਮ ਹੈ ਜਿਹੜਾ ਥਾਵਾਂ ਨਾਲ ਜੁੜਨ ਦਾ ਇਹ ਹੋਇਆ ਜੀ ਵਿੱਚ ਥਾਵਾਂ ਨਾਲ ਜੁੜਨ ਦਾ ਹਿੰਦੂ ਜੁੜੇ ਹੋਏ ਤੇ ਥਾਵਾਂ ਨਾਲ ਬਾਹਰ ਜਿਹੜਾ ਰਹਿੰਦਾ ਉਹ ਜੁੜਿਆ ਹੋਇਆ ਜਿਹੜਾ ਬਾਹਰ ਟੁੱਟਦਾ ਕੁਝ ਬਾਹਰ ਮੁਖੀ ਆਦਮੀ ਉਹ ਥਾਵਾਂ ਨਾਲ ਜੁੜੂਗਾ ਜਿਹੜਾ ਸਰੀਰ ਨਾਲ ਜੁੜਿਆ ਆਇਆ ਗਾ ਥਾਵਾਂ ਨਾਲ ਜੁੜੂਗਾ ਥੋੜਾ ਸਰੀਰ ਨਾਲ ਦੌੜਦੀ ਹੈ ਪਾਣੀ ਥਾਂ ਕਿੱਥੇ ਰਹਿ ਗਿਆ ਥਾਂ ਤਾਂ ਬਹੁਤ ਦੂਰ ਦੀ ਗੱਲ ਚਲੀ ਗਈ ਜੇ ਸਰੀਰ ਕਿ ਰਹਿੰਦਾ ਹੋਇਆ ਵੀ ਸਰੀਰ ਤੋਂ ਉਦਾਸੀ ਹੈ ਜਿਹੜਾ ਇੱਥੇ ਦਿਮਾਗ 'ਚ ਨਹੀਂ ਰਹਿੰਦਾ ਤੇ ਕੁੱਟੀ 'ਚ ਨਹੀਂ ਰਹਿੰਦਾ ਬਾਹਰ ਕਿਵੇਂ ਜੁੜ ਜੂ ਤਾਂ ਸਰੀਰ ਨਾਲ ਨਹੀਂ ਜੁੜਿਆ ਬਹੁਤ ਉੱਚੀ ਖੇਡ ਹੈ ਇਹ ਗੁਰਬਾਣੀ ਦੀ ਇਹਨਾਂ ਦੇ ਬਸ ਦੀ ਗੱਲ ਨਹੀਂ ਜਿਹੜੇ ਕੰਮ ਕੰਮ ਸਿੱਖ ਰਹੇ ਨਾ ਤੇ ਕੋਈ ਹੋਣ ਵਾਲਾ ਹੈ ਜਿੰਨੇ ਲੀਡਰ ਨੇ ਜਿੰਨੀਆਂ ਸੰਸਥਾਵਾਂ ਨੇ ਕੋਈ ਇਹਨਾਂ ਚ ਸਿੱਖ ਹੋਣ ਵਾਲਾ ਹੈ ਨਹੀਂ ਜੇ ਕੋਈ ਹੋ ਜੂਗਾ ਫਿਰ ਅਸੀਂ ਮੰਨ ਲਾਂਗੇ ਆਪਣੀ ਗਲਤੀ ਵੀ ਅਸੀਂ ਭਾਈ ਗਲਤ ਕਹਿਤਾ ਮੈਨੂੰ ਲੱਗਦਾ ਵੀ ਹੈ ਨਹੀਂ ਬੜੇ ਨਹੀਂ ਸਕਦਾ ਕੋਈ ਜਿਹੜੇ ਥਾਵਾਂ ਨਾਲ ਜੁੜੇ ਨੇ ਜਿੱਥੇ ਜ਼ਿਆਦਾ ਰੌਲਾ ਪਾਉਂਦੇ ਨੇ ਜਦੋਂ ਅਸੀਂ ਦੂਜਿਆਂ ਵੱਲ ਨਿਗਾਹ ਰੱਖਦੇ ਹਾਂ ਨਾ ਬਾਹਰ ਮੁਖੀ ਤਾਂ ਸਾਡੀ ਆਪਣੇ ਤੇ ਨਿਗਾਹ ਨਹੀਂ ਰਹਿੰਦੀ ਸਿੱਖ ਉਹ ਬਣੂਗਾ ਜਿਹੜਾ ਆਪਣੇ ਤੇ ਅੰਦਰ ਨਿਗਾਹ ਰੱਖਦਾ ਮੇਰੇ ਤੋਂ ਨਹੀਂ ਜਿੱਥੇ ਜਿਹੜਾ ਦੂਜਾ ਮੇਰੇ ਤੇ ਨਿਗਾਹ ਰੱਖਦਾ ਕਮਜ਼ੋਰੀ ਤੇ ਉਹ ਮੈਨੂੰ ਚੰਗਾ ਲੱਗਣਾ ਚਾਹੀਦਾ ਮੇਰੀ ਕਮਜ਼ੋਰੀ ਜੋ ਮੈਨੂੰ ਦੱਸਦਾ ਜੇ ਮੈਨੂੰ ਕਿਤੋਂ ਨਾ ਪਤਾ ਲੱਗੇ ਉਹ ਦੱਸਦਾ ਮੇਰੀ ਮਦਦ ਕਰਦਾ ਇਸ ਕਰਕੇ ਕਹਿ ਨਿੰਦਕ ਹਮਰਾ ਜੀਵਨ ਲੋੜ ਹੈ ਪਰ ਸਾਡੇ ਕੋ ਨਹੀਂ ਨਿੰਦਕ ਖਤਰ ਸਾਡੇ ਕੋ ਹਥਿਆਰ ਨਿੰਦਕ ਵਾਸਤੇ ਨੇ ਪਰ ਬਾਣੀ ਦੇ ਤਾਂ ਅਸੀਂ ਵਿਰੋਧ ਖੜੇ ਹਾਂ ਅੱਜ ਜਿੰਨਾ ਸਿੱਖ ਗੁਰਬਾਣੀ ਦਾ ਵਿਰੋਧ ਖੜਾ ਇਹ ਮੁਸਲਮਾਨ ਕੱਟੜਵਾਦੀ ਖੜੇ ਨੇ ਜਿਹੜਾ ਆਪਣੀ ਕੱਟੜਵਾਦੀ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰ ਰਿਹਾ ਕਿਹੜੇ ਰਾਜ ਆ ਰਿਹਾ ਗਿਆਨ ਕੱਟੜਵਾਦ ਤੋਂ ਖਰਾਬ ਹੈ ਜਿੱਥੇ ਅਗਿਆਨਤਾ ਉੱਤੇ ਕੱਟੜਵਾਦ ਹੈ ਜਿੱਥੇ ਜੋਸ਼ ਹੈ ਤੇ ਹੋਸ਼ ਨਹੀਂ ਹੁੰਦੀ ਸਿੱਖਾਂ ਜੋਸ਼ ਆ ਹੋਸ਼ ਹੈ ਨਹੀਂ ਬਾ ਹੋਸ਼ ਕਰਦਾ ਗਿਆਨ ਅਗਿਆਨਤਾ ਕਰਦੀ ਹੈ ਬੇਹੋਸ਼ ਅਗਿਆਨਤਾ ਦੀ ਨੇਰੀ ਖੜ ਜਿ ਡਿਗੇ ਹੋਏ ਨੇ ਸਾਰੇ ਜਿਹੜੇ ਗਿਆਨਵਾਨ ਨੇ ਚੁੱਪ ਬੈਠੇ ਨੇ ਹਾਸ਼ੀਏ ਤੇ ਉਹ ਨਹੀਂ ਬੋਲਦੇ ਅਬ ਤੋ ਦਾਦਰ ਵਕਤਾ ਹੈ ਹਮੇ ਪੁੱਛਤ ਕੌਣ ਜਦੋਂ ਡੱਡੂ ਬੋਲਦੇ ਨੇ ਤਾਂ ਕੋਇਲ ਨਹੀਂ ਬੋਲਦੀ ਹੁੰਦੀ ਉਹਨੂੰ ਕੀ ਲੋੜ ਬੋਲਣ ਦੀ ਜੇ ਇਹਨਾਂ ਨੂੰ ਅਕਲ ਦੀ ਗੱਲ ਕਹੂ ਪਹਿਲਾਂ ਤਾਂ ਉਹਦੇ ਗੱਲ ਪੈਣਗੇ ਸਭ ਤੋਂ ਪਹਿਲਾਂ ਉਹਦੇ ਗੱਲ ਪੈਣਗੇ ਜਿਹੜਾ ਅਕਲ ਦੀ ਗੱਲ ਕਹੂ ਇਹ ਜ਼ਰੂਰ ਆਪਣੇ ਪੱਕਾ ਲੈਣਾ ਗੁਰਬਾਣੀ ਦੀ ਗੱਲ ਕਰਾਂਗੇ ਇਹੀ ਅਕਲ ਦੀ ਗੱਲ ਹੈ ਜਿਹਨੇ ਮੰਨਣੀਆਂ ਮੰਨੇ ਜਿਹਨੇ ਨਹੀਂ ਮੰਨਣੀ ਨਾ ਮੰਨੇ ਕਮ ਤੋਂ ਸੰਗਤ ਨੂੰ ਇਹ ਪਤਾ ਲੱਗ ਜਵੇ ਵੀ ਇਹ ਕਿੱਥੇ ਖੜੇ ਨੇ ਗੁਰਬਾਣੀ ਅਨੁਸਾਰ ਬਸ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਹੈ ਕਾ ਹੋਰ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਝੰਡਾ ਬਰਦਾਰ ਸਮਝਦੇ ਨੇ ਤਤ ਗੁਰਮਤ ਦਾ ਜਿਹੜਾ ਰੌਲਾ ਪਾਉਣ ਵਾਲੇ ਨੇ ਪਟੇ ਆਪਣੇ ਆਪ ਚਾਪੇ ਲਿਖ ਕੇ ਪਾਉਣ ਵਾਲੇ ਨੇ ਸਪੋਕਸਮੈਨ ਵਰਗੇ ਸਭ ਦਾ ਪਤਾ ਲੱਗ ਜਵੇ ਵੀ ਇਹ ਕਿੱਥੇ ਖੜੇ ਨੇ ਕੀ ਕਰਦੇ ਨੇ ਇਹ ਕੀ ਦੱਸਣਾ ਸਾਡੇ ਕੋਲ ਇੱਕੋ ਹੀ ਚੀਜ਼ ਹੈ ਗੁਰਮਤ ਗੁਰਬਾਣੀ ਜਦੋਂ ਇਹਦਾ ਅਸੀਂ ਵਿਸ਼ਲੇਸ਼ਣ ਕਰਨਾ ਵੀ ਇਹ ਕੀ ਕਹਿੰਦੀ ਹੈ ਤਾਂ ਆਪੇ ਨੰਗੇ ਹੋ ਜਾਂਦਾ ਆਪੇ ਸਾਰੇ ਨੂੰ ਪਤਾ ਲੱਗਣਾ ਕੌਣ ਕਿੱਥੇ ਖੜਾ ਕੌਣ ਕਿੱਥੇ ਖੜਾ ਕੌਣ ਕਿੱਧਰ ਨੂੰ ਜਾਂਦਾ ਇਹਨੇ ਦੱਸ ਦੇਣਾ ਇਹ ਜਗ੍ਹਾ ਵਾਲੀ ਗੱਲ ਜਿਹੜੀ ਜਿਆਦਾ ਉਹ ਵੀ ਕੱਲ ਜਿਵੇਂ ਹੁਣ ਆਪਣੀ ਗੱਲ ਚੱਲਦੀ ਸੀ ਇੱਥੇ ਹੁਣ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਹਾਂ ਜਗ੍ਹਾ ਨਾਲ ਜੋੜਨ ਵਾਸਤੇ ਨਾ ਜੁੜ ਜਾਈਏ ਅਸੀਂ ਇਹ ਕਬੀਰ ਨੇ ਹੀ ਪਹਿਲਾਂ ਗੱਲ ਕਰਤੀ ਸੀ ਉਹ ਸ਼ਬਦਾਂ ਦਾ ਗੁਰਬਾਣੀ 'ਚ ਰੱਖ ਲੈਣਾ ਕਾਫੀ ਸੀ ਸਾਡੇ ਦਾ ਪ੍ਰੈਕਟੀਕਲ ਦਿਖਾਇਆ ਕਰਕੇ ਉਹਦੇ ਤੇ ਪੈਰਾ ਦਿੱਤਾ ਗੁਰੂਆਂ ਨੇ ਬਾਅਦ ਦੇ ਵਿੱਚ ਇਹਨਾਂ ਦੋ ਸ਼ਬਦਾਂ ਦੇ ਵਿੱਚ ਜਿਹੜਾ ਕੁਝ ਕਿਹਾ ਹੈ ਭਗਤ ਕਬੀਰ ਨੇ ਉਹਨਾਂ ਦੇ ਪੈਰਾ ਦੇ ਕੇ ਦਿਖਾਇਆ ਨਾ ਬਾਵਜੂਦ ਇਸ ਦੇ ਥਾਵਾਂ ਦਾ ਮਹੱਤਵ ਫੇਰ ਸਾਡੇ ਅੰਦਰ ਗੁਰੂ ਨਾਨਕ ਦੇ ਨਾਲ ਬੱਟੇ ਜੋੜ ਲਏ ਸੀ ਰੱਖੇ ਨੇ ਨਾ ਬੱਟੇ ਤਕੜੀ ਜਗ੍ਹਾ ਪਰ ਉਹਦਾ ਉਹਨੇ ਤਿਆਗਿਆ ਉਹਦਾ ਤਿਆਗ ਕੀਤਾ ਤਿਆਗ ਕਰਨ ਵਾਲੀ ਚੀਜ਼ ਰੱਖ ਲਈ ਹਲ ਬਿਜਾਲੀ ਕਿੱਥੇ ਗਏ ਜਿਹੜੀ ਖੇਤੀ ਕੀਤੀ ਹੈ ਉਹ ਕਿੱਥੇ ਗਏ ਜੋ ਆਗੇ ਕੰਮ ਕੀਤਾ ਉਹ ਛੜਤਾ ਪਹਿਲੇ ਰੱਖ ਲੈ ਹਲ ਬਿਜਾਲੀ ਕਿੱਥੇ ਗਿਆ ਉਹ ਰੱਖਣਾ ਸੀ ਜਿਹੜਾ ਸਭ ਗਿਆਨ ਹਾਸਲ ਕਰਕੇ ਕੰਮ ਕੀਤਾ ਉਹ ਛੱਡ ਦਿੱਤਾ ਜਿਹੜਾ ਪਹਿਲਾ ਗਿਆਨ ਨਾਲ ਰੱਖ ਲਿਆ ਇਹਨਾਂ ਦੇ ਧਰੋਹਰਾਂ ਨੇ ਧਰੋਹਰਾਂ ਰੱਖੀਆਂ ਨੇ ਰੋਣ ਰੱਖ ਦਿੰਦੇ ਜਿਹੜੇ ਬਾਹਰ ਜੁੜੇ ਹਨ ਜਿਹੜੇ ਕਹਿੰਦੇ ਨੇ ਸਾਡੀ ਫਲਾਨੀ ਧਰੋਹਰ ਢਾਤੀ ਇਹਨਾਂ ਨੇ ਅਕਾਲੀਆਂ ਨੇ ਢਾਤੀ ਐਨੇ ਅਕਾਲੀ ਸਿਆਣੇ ਨੇ ਐਨੇ ਮੂਰਖ ਨਹੀਂ ਹੈਗੇ ਅਕਾਲੀ ਉਹਨਾਂ ਕੋ ਹੈਗੇ ਨੇ ਬੰਦੇ ਇੰਟੈਲ ਜਿਹੜੇ ਸਿਆਣੇ ਉਹ ਦੱਸ ਦਿੰਦੇ ਨੇ ਉਹਨਾਂ ਨੂੰ ਵੀ ਗੁਰਮਤ ਕੀ ਹੈ ਉਹਨਾਂ ਦੀ ਮਜਬੂਰੀ ਹੈ ਦੂਈ ਤਾਂ ਸਿਆਸਤ ਤਾਂ ਅਕਾਲੀਆਂ ਦੀ ਜਾਣਦੇ ਬਹੁਤ ਕੁਝ ਨੇ ਤਰੋਲ ਕੀ ਹੁੰਦੀ ਹੈ ਪਤਾ ਹੈ ਇਹਨੂੰ ਬਾਰੇ ਪਤਾ ਹੈ? ਨਿਸ਼ਾਨੀਆਂ ਪ੍ਰਾਣੀਆਂ ਨਿਸ਼ਾਨੀਆਂ ਨਿਸ਼ਾਨੀਆਂ ਪ੍ਰਾਣੀਆਂ ਨੇ ਗੁਰਬਾਣੀ ਕਹਿੰਦੇ ਆਗਾ ਕੋ ਤਰਾਂ ਪਾਛੇ ਫੇਰ ਨਾ ਮੋੜਣਾ ਤੁਸੀਂ ਤਾਂ ਪਿਛੇ ਨੂੰ ਮੁੜਦੇ ਹੋ ਰੋਣਾ ਦੋਨੋਂ ਪਿੱਛੇ ਨੂੰ ਲੈ ਕੇ ਜਾਂਦੀਆਂ ਨੇ ਬੈਗ ਤੁਸੀਂ ਤਾਂ ਪਿਛੇ ਨੂੰ ਮੁੜਦੇ ਹੋ 300 ਸਾਲ 500 ਸਾਲ ਪਿਛੇ ਨੂੰ ਮੁੜਨਾ ਬੱਟਿਆਂ ਨਾਲ ਜੁੜ ਕੇ ਜੇ ਉਹ ਠੀਕ ਸੀ ਗੁਰੂ ਨਾਨਕ ਨੇ ਛੱਡਿਆ ਕਿਉਂ ਉਹ ਕੰਮ ਵੱਟੇ ਜੋ ਛੱਡ ਦਿੱਤਾ ਉਹਦੇ ਨਾਲ ਜੁੜਦੇ ਹੋ ਜੋ ਕੰਮ ਕੀਤਾ ਉਹਦੇ ਨਾਲ ਜੁੜਦੇ ਨਹੀਂ ਜੋ ਕਰਨ ਨੂੰ ਕਿਹਾ ਉਹਦੇ ਨਾਲ ਜੁੜੇ ਨਹੀਂ ਜੋ ਛੱਡ ਦਿੱਤਾ ਜਿਹੜੀ ਚੀਜ਼ ਦਾ ਤਿਆਗ ਕੀਤਾ ਉਹਦੇ ਨਾਲ ਤੇ ਜੁੜ ਗਏ ਉਹਦੀ ਤਾਂ ਪੂਜਾ ਕਰਦੇ ਨੇ ਜੋ ਕਰਨ ਨੂੰ ਕਿਹਾ ਉਹਦੀ ਪਰਵਾਹ ਕੋਈ ਹੜ ਬਿਜਾਲੀ ਕਿੱਥੇ ਗਈ ਵਾਹੋ ਵਾਲ ਸਾਰੇ ਕਰੋ ਖੇਤੀ ਔਖਾ ਨਾ ਕੰਮ ਹੋ ਵੱਡਿਆਂ ਦੀ ਪੂਜਾ ਕਰਨੀ ਲਗਾਲੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਹਰ ਮੇਰੀ ਇਹ ਸ਼ਬਦ ਇਹੀ ਹੈ ਜਿਹਦੇ ਵਿੱਚ ਜਗਾ ਦਾ ਮਹੱਤਵ ਘਟੇ ਬਾਹਰ ਜੋੜਦਾ ਚਾਹੇ ਉਹ ਜਗ੍ਹਾ ਤੋਂ ਸਾਨੂੰ ਕਿੰਨਾ ਵੀ ਲਾਭ ਹੋਇਆ ਹੋਵੇ ਉੱਥੇ ਬੈਠ ਕੇ ਜਗ੍ਹਾ ਦਾ ਕੋਈ ਮਹੱਤਵ ਨਹੀਂ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ ਰਹਾਓ ਤੋਰੇ ਭਰੋਸੇ ਮਗਰ ਬਸਿਓ ਮੇਰੇ ਤਨ ਕੀ ਤਪਤ 부ਝਾਈ ਪਹਿਲੇ ਦਰਸ਼ਨ ਮਗਰ ਪਾਇਓ ਹੁਣ ਕਾਸ਼ੀ ਬਸੈ ਆਈ ਭਗਤ ਕਬੀਰ ਜੀ ਨੂੰ ਸਭ ਤੋਂ ਪਹਿਲਾਂ ਦਰਸ਼ਨ ਹੋਇਆ ਜਿਹੜਾ ਸਮਝ ਆਈ ਹੈ ਮਗਰ ਚਾਈ ਕਾਸ਼ੀ ਦੇ ਵਿੱਚ ਤਾਂ ਭਗੜ ਪੂਸੇ ਪਿਆ ਸੀ ਮਾਲਾ ਫਿਰਦਾ ਸੀ ਕਾਸ਼ੀ ਦਾ ਜਿਹੜਾ ਵਿਚਾਰਧਾਰਾ ਕਾਸ਼ੀ ਦੀ ਵਿਚਾਰਧਾਰਾ ਨਾਰਦ ਦੀ ਵਿਚਾਰਧਾਰਾ ਨਾਰਦ ਦੀ ਭਗਤੀ ਹੈ ਇੱਥੇ ਨਾ ਇਹਦੀ ਵਗਰ ਦੀ ਕਾਸ਼ੀ ਸ਼ਿਵ ਸ਼ਿਵ ਕੀ ਪੁਰੀ ਹੈ ਸ਼ਿਵ ਜੀ ਦੀ ਸਮਝਦੇ ਨੇ ਪਰ ਸ਼ਿਵ ਕੀ ਪੁਰੀ ਨਹੀਂ ਸਮਝਦਾ ਉਹਨੂੰ ਸ਼ਿਵ ਇਹਨਾਂ ਦਾ ਸ਼ਿਵ ਸ਼ੰਕਰ ਹੈ ਕਬੀਰ ਸ਼ਿਵ ਜੀ ਨੂੰ ਮੰਨਦਾ ਉਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾ ਸਾਡਾ ਸ਼ਿਵ ਹੋਰ ਜਿਹੜਾ ਹੋਰ ਸ਼ਿਵ ਹੈ ਉਹੀ ਦਾ ਸੰਪਾਦ ਸਾਡਾ ਸ਼ਿਵ ਹੈ ਦੇਹ ਸ਼ਿਵਾ ਵਰ ਮੋਹੇ ਹੈ ਜਿਉ ਸ਼ਿਵ ਕਬੀਰ ਦਾ ਨਾ ਕਬੀਰ ਦਾ ਸ਼ਿਵ ਕਿਹੜਾ ਸ਼ਿਵ ਕੀ ਪੂਰੀ ਵਸੈ ਬੁੱਧ ਸਾਰ ਕਬੀਰ ਦਾ ਸ਼ਿਵ ਹੈ ਜਿਹੜੇ ਹਿਰਦੇ 'ਚ ਸਾਰ ਬੁੱਧੀ ਵਸਦੀ ਹੈ ਉਹ ਹਿਰਦਾ ਸ਼ਿਵ ਕੀ ਪੂਰੀ ਹੁੰਦਾ ਉਤੇ ਸ਼ਬਦ ਗੁਰੂ ਹੁੰਦਾ ਪੂਰੀ ਹੁੰਦਾ ਪੂਰੀ ਤਾਂ ਹੁੰਦਾ ਸ਼ਿਵ ਕੀ ਪੂਰੀ ਬਸੈ ਬੁੱਧ ਸਾਰ ਵਿਵੇਕ ਬੁੱਧੀ ਹੁੰਦੀ ਹੈ ਸਾਰ ਬੁੱਧ ਹੁੰਦੀ ਹੈ ਬਸਦੀ ਉਹ ਸ਼ਿਵ ਕੀ ਪੂਰੀ ਹੈ ਇਹ ਸ਼ਿਵ ਕੀ ਪੂਰੀ ਵਿੱਚ ਸਾਰ ਬੁੱਧ ਹੈ ਨਹੀਂ ਬਨਾਰਸ ਵਿੱਚ ਬਨਾਰਸ ਵਿੱਚ ਤੁਸੀਂ ਇਹਨੂੰ ਸ਼ਿਵਕੀ ਪੂਰੀ ਕਿਵੇਂ ਕਹਿੰਦੇ ਹੋ ਇਸ ਪੰਕਤੀ ਦਾ ਮਤਲਬ ਇਹ ਹੈ ਸ਼ਿਵ ਕੀ ਪੂਰੀ ਅਸਲ ਦੀ ਬਾਹਰ ਹੈ ਕਹਿਣ ਦਾ ਮਤਲਬ ਇਹ ਸੀ ਉੱਥੇ ਬੁੱਧ ਹੈ ਤੁਸੀਂ ਹੁਣ ਤੱਕ ਜਿਹੜੀਆਂ ਦਲੀਲਾਂ ਦਿੰਦੇ ਸੀਗੇ ਸ਼ਿਵ ਕੀ ਪੂਰੀ ਹੈ ਸ਼ਿਵ ਕੀ ਪੂਰੀ ਹੈ ਸ਼ਿਵ ਕੀ ਪੂਰੀ ਹੈ ਤੁਸੀਂ ਝੂਠ ਬੋਲਦੇ ਹੋ ਨਕਲੀ ਸ਼ਬਦ ਤੁਹਾਡਾ ਸ਼ਿਵ ਵੀ ਡੁਪਲੀਕੇਟ ਹੈ ਜੇ ਸ਼ਿਵ ਕੀ ਪੂਰੀ ਹੈ ਤਾਂ ਸ਼ਿਵ ਤੁਹਾਡਾ ਡੁਪਲੀਕੇਟ ਹੈ ਦਸਮ ਪਾਸ਼ਾ ਨੇ ਕਿਹਾ ਸ਼ਿਵ ਸ਼ਕਤੀ ਦਾ ਮਤਲਬ ਵਿਵੇਕ ਬੁੱਧਾ ਨਾ ਹੋਏ ਹਾਂ ਦਸਮ ਪਾਸ਼ਾ ਕਹਿੰਦੇ ਨੇ ਮਹਾਦੇਵ ਕੋ ਕਹਤ ਸਦਾ ਸ਼ਿਵ ਫਿਰ ਦਸਮ ਪਾਸ਼ਾ ਦੀ ਸ਼ਿਵਾ ਨੂੰ ਕਹੀ ਜਾਂਦਾ ਜੀ ਬਣੀ ਉਹਦੀ ਦਸਮ ਪਾਸ਼ਾ ਦੀ ਉਹ ਤਾਂ ਫਰਕ ਦੱਸਿਆ ਤੁਹਾਨੂੰ ਇਹ ਲੋਕ ਮਹਾਦੇਵ ਨੂੰ ਸ਼ਿਵ ਕਹੀ ਜਾਂਦੇ ਨੇ ਸਦਾ ਸ਼ਿਵ ਕਹੀ ਜਾਂਦੇ ਨੇ ਨਿਰੰਕਾਰ ਦਾ ਚਿੰਨਤ ਨਾ ਪਿਓ ਨਿਰੰਕਾਰ ਦਾ ਚਿੰਨਤ ਨਿਰੰਕਾਰ ਦੀ ਖੋਜ ਬੰਦ ਕਰਤੀ ਇਹਨਾਂ ਨੇ ਬੰਦੇ ਨੂੰ ਸ਼ਿਵ ਬਣਾ ਲਿਆ ਨਿਰਾਕਾਰ ਦੀ ਕੀ ਲੋੜ ਰਹੀ ਨਿਰਾਕਾਰ ਦੀ ਲੋੜ ਕੀ ਰਹੀ ਸ਼ਿਵ ਨਿਰਾਕਾਰ ਸੀ ਦਸਮ ਪਾਸ਼ਾ ਦਾ ਸ਼ਿਵ ਨਿਰਾਕਾਰ ਹੀ ਅਕਬੀਰ ਵਾਲਾ ਹੀ ਹੈ ਪੂਰਾ ਵਰਦਾਸ ਵਾਲਾ ਹੀ ਹੈ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾ ਸ਼ਕਤੀ ਕੀ ਹੈ ਉਹਦਾ ਹੁਕਮ ਉਹਦੀ ਸ਼ਕਤੀ ਹੈ ਹੁਕਮ ਸ਼ਕਤੀ ਹੁੰਦੀ ਹੈ ਜੋ ਸੁਪਰੀਮ ਕੋਰਟ ਜਾਂ ਹਾਈ ਕੋਰਟ ਹੁਕਮ ਕਰਦੀ ਹੈ ਉਹੀ ਉਹਦੀ ਸ਼ਕਤੀ ਹੁੰਦੀ ਹੈ ਉਹਦੇ ਵਿੱਚ ਉਹਦੀ ਸ਼ਕਤੀ ਹੁੰਦੀ ਹੈ ਨਾ ਬੰਦੇ ਦਾ ਭਲਾ ਕੋਈ ਨਾ ਮੰਨੇ ਹੁਕਮ ਹੁਕਮ 'ਚ ਸ਼ਕਤੀ ਕੰਮ ਕਰਦੀ ਹੈ ਪਰ ਅੱਜ ਲਿਵ ਸ਼ਿਵ ਲਫ਼ਜ਼ ਤੋਂ ਹੀ એનર્ਜੀ એનર્ਜੀ ਹੈ ਸ਼ਿਵ ਲਫ਼ਜ਼ ਤੋਂ ਹੀ ਇਹਨਾਂ ਨੇ ਸ਼ਿਵ ਦੁਆ ਸਮਝਿਆ ਵਿਦਵਾਨ ਨੇ ਅਸਲ ਵਿਦਵਾਨਾਂ ਦੇ ਲੈਵਲ ਦੀ ਬੁੱਧੀ ਹੈ ਸਾਰਿਆਂ ਦੀ ਸਾਡੀ ਸਾਰਬੁੱਧ ਹੈ ਨਹੀਂ ਸਾਰਬੁੱਧ ਹੋਵੇ ਤਾਂ ਵਿਦਵਾਨਾਂ ਦੀ ਬੁੱਧੀ ਜਾਂ ਦੂਈ ਬੁੱਧੀ ਦਾ ਪਤਾ ਲੱਗੇ ਗੁਰੂ ਵੀ ਦਾ ਇਸੇ ਤਰੀਕੇ ਨਾਲ ਲਿਖਾ ਭਲੇਖਾ ਜੇ ਸ਼ਿਵ ਦਾ ਭਲੇਖਾ ਗੁਰੂ ਦਾ ਨਹੀਂ ਭਲੇਖਾ ਗੁਰੂ ਵਿਅਕਤੀ ਨੂੰ ਬਣਾਈ ਬੈਠੇ ਤੁਸੀਂ ਆਪ ਬਣਾਈ ਬੈਠੇ ਤੁਸੀਂ ਨਹੀਂ ਬਣਾਈ ਬੈਠੇ ਉਹਨਾਂ ਨੇ ਬਣਾ ਲਿਆ ਕੀ ਹੋ ਗਿਆ ਆਦਮੀ ਇਦਾਂ ਹੀ ਕਰਦਾ ਹੀ ਹੁੰਦਾ ਆਦਮੀ ਦੀ ਬੁੱਧੀ ਹੋਣੀ ਹੈ ਅਕਲ ਇਹਦੀ ਇਹਦੀ ਤਕੜੀ ਦਾ ਉੱਡਾ ਕੇ ਪਾਲਣਾ ਅਸੀਂ ਗੁਰੂ ਨਹੀਂ ਬਣਾਈ ਬੈਠੇ ਅੱਜ ਨੂੰ ਸਾਡੀ ਗੁਰਬਾਣੀ ਹੋਰ ਕੁਝ ਕਹਿੰਦੀ ਹੈ ਸਤਗੁਰ ਤਾਂ ਖਾਲੀ ਕੋਈ ਨਹੀਂ ਕਹਿੰਦੇ ਤੇ ਫਿਰ ਬਾਹਰਲੇ ਸਤਗੁਰ ਦੀ ਕੀ ਲੋੜ ਹੈ ਤੁਹਾਨੂੰ ਇਹ ਅੰਦਰਲਾ ਤੁਸੀਂ ਨਹੀਂ ਜਗਾਇਆ ਬਾਹਰਲਾ ਤਾਂ ਤੁਹਾਨੂੰ ਦੱਸਦਾ ਵੀ ਤੁਹਾਡੇ ਅੰਦਰ ਹੈ ਜਗਾ ਲਓ ਆਪਣੇ ਨੂੰ ਬਾਲਾ ਦੱਸਦਾ ਜਿਹਨੇ ਆਪਣਾ ਜਗਾ ਲਿਆ ਤੁਹਾਨੂੰ ਕਹਿੰਦਾ ਤੁਸੀਂ ਆਪਣਾ ਜਗਾ ਲਓ ਜਿਹਨੇ ਕਿ ਸਭ ਤੋਂ ਵੱਡੀ ਪ੍ਰਾਪਤੀ ਉਹਨਾਂ ਨੂੰ ਮਗਰ ਜਾ ਕੇ ਹੋਈ ਜਿਹੜੀ ਆਪਾਂ ਗੱਲ ਕਰਦੇ ਸੀ ਕਬੀਰ ਕਹਿੰਦਾ ਕਿ ਮੈਨੂੰ ਦਰਸ਼ਨ ਮਗਰ ਹੋਏ ਫਿਰ ਮੈਂ ਆ ਕੇ ਕਾਸ਼ੀ ਬਸ ਗਿਆ ਕਾਸ਼ੀ ਕਿਉਂ ਬਸ ਗਿਆ ਕਾਸ਼ੀ ਵਾਲੇ ਨੂੰ ਦੱਸਣ ਆਪਣੇ ਘਰ ਆ ਗਿਆ ਉੱਥੇ ਕੀ ਕਰਨਾ ਸੀ ਹੁਣ ਕਾਸ਼ੀ ਬਸੇ ਆਈ ਜਿਹੜੇ ਲੋਕ ਇਹ ਕਹਿੰਦੇ ਨੇ ਕਬੀਰ ਕਾਸ਼ੀ ਆਇਆ ਹੀ ਨਹੀਂ ਮੁੜ ਕੇ ਉੱਥੇ ਹੀ ਉਹ ਜਾਣ ਕੇ ਉਹਨੇ ਸਰੀਰ ਛੱਡਿਆ ਵੀ ਗਲਤ ਹੈ ਗਲਤ ਹੈ ਹੁਣ ਕਾਸ਼ੀ ਵਸੇ ਆਈ ਕਹਿ ਰਿਹਾ ਮੈਂ ਕਿ ਇਸ ਕਰਕੇ ਕਾਸ਼ੀ ਗਿਆ ਵੀ ਉੱਥੇ ਕਹਿੰਦੇ ਨੇ ਇਸ ਕਰਕੇ ਉੱਥੇ ਗਿਆ ਮਗਰ ਵੀ ਹੜੰਬੇ ਦੀ ਧਰਤੀ ਹੈ ਇੱਥੇ ਜਿਹੜਾ ਮਰੂਗਾ ਨਰਕ ਜਾਊਗਾ ਕਹਿੰਦਾ ਮੈਂ ਚਲੇ ਜਾਵਾਂ ਨਰਕ ਕਿੱਥੇ ਲਿਖਿਆ ਗੁਰਬਾਣੀ ਕੁਝ ਹੋਰ ਕਹਿੰਦੀ ਸਾਡੇ ਵਿਦਵਾਨ ਕੁਝ ਹੋਰ ਕਹੀ ਜਾਂਦੇ ਇਹਦਾ ਮਤਲਬ ਗੁਰਬਾਣੀ ਨਾਲ ਨਹੀਂ ਜੁੜੇ ਹੋਏ ਵਿਦਵਾਨ ਜਿੰਨੇ ਵੀ ਨੇ ਸਾਡੇ ਮੱਕੀ ਤੇ ਮੱਕੀ ਕਿਤਾਬਾਂ ਮਾਰੀਆਂ ਜਿਹੜੀਆਂ ਲਿਖੀਆਂ ਉਹ ਕਿਤਾਬਾਂ ਪੜ੍ਹ ਕੇ ਕਰੀ ਜਾਂਦੇ ਮੈਂ ਕਿਹਾ ਮਨੋ ਕਠੋਰ ਸਗੋ ਮਾਰੇ ਬਨਾਰਸ ਉਲਟ ਗੱਲ ਕਹੀ ਹੈ ਥੋੜੋ ਕਹਿੰਦੇ ਨੇ ਕਾਸ਼ੀ ਤਾਂ ਆਪਣੇ ਆਪ ਹੀ ਮੁਕਤੀ ਹੋ ਜਾਂਦੀ ਹੈ ਕੋਈ ਮਰਜ਼ੀ ਵੀ ਥਾਂ ਪਵਿੱਤਰ ਉਹਨਾਂ ਦੇ ਸਾਹਮਣੇ ਇਹਦਾ ਮਤਲਬ ਇਹ ਹੋਇਆ ਜੇ ਕਾਸ਼ੀ ਸਾਰਿਆਂ ਦੀ ਮੁਕਤੀ ਹੋ ਜਾਣੀ ਹੈ ਫਿਰ ਅਪਰਾਧ ਕਰਨੇ ਕੋਈ ਮਾੜੀ ਗੱਲ ਨਹੀਂ ਪਾਪ ਕਰਨੇ ਕੋਈ ਮਾੜੀ ਗੱਲ ਨਹੀਂ ਜਿੰਨੇ ਮਰਜੀ ਕੋ ਰੱਜ ਕੇ ਪਾਪ ਕਰੇ ਜਾ ਕੇ ਕਾਸ਼ੀ ਮਰ ਜਵੇ ਰੌਲਾ ਮੁੱਕਿਆ ਲੋਕਾਂ ਨੂੰ ਅਪਰਾਧੀ ਔਰ ਪਾਪੀ ਬਣਾਉਣੇ ਖਿਆਲ ਨਾਲ ਇਹ ਜਿਹੜੀ ਥਿਉਰੀ ਹੈ ਨਾ ਅੰਮ੍ਰਿਤਸਰ ਇਸ਼ਨਾਨ ਕਰ ਲੋ ਪਾਪ ਕੱਟੇ ਜਾਣਗੇ ਇਹ ਅਪਰਾਧੀ ਬਣਾ ਰਹੀ ਹੈ ਫਿਰ ਕਿਉਂ ਕਰੂਗਾ ਕੋਈ ਇਹ ਜਿਹੜੀ ਥਿਉਰੀ ਆ ਨਾ ਵੀ ਉਹ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਬਾਪ ਕੋ ਨਾਤੇ 84 ਪੌੜੀਆਂ ਉਤਰ ਜੋ 84 ਵਾਰ ਜਪਜੀ ਸਾਹਿਬ ਦਾ ਪਾਠ ਕਰ ਲੋ 84 ਕੱਟੀ ਜਾਊਗੀ ਇਹ ਗੁਰਬਾਣੀ ਤੋਂ ਸਾਡੀ ਖਿਲਾਫ ਹੈ ਨਹੀਂ ਇਤਿਹਾਸ ਉੱਥੇ ਲਿਖਿਆ ਹੈ ਲਿਖਤਾ ਸੋਈ ਨਾ ਗੱਲ ਕਰ ਰਿਹਾ ਗੁਰਬਾਣੀ ਗਲਤ ਹੈ ਇਤਿਹਾਸ ਹੀ ਕਰਨ ਜੋ ਮਰਜੀ ਲਿਖਣਾ ਮਨਮੁਖ ਲਿਓ ਤਾਂ ਗੁਰਬਾਣੀ ਕੀ ਕਹਿੰਦੀ ਹੈ ਗੁਰੂ ਅਮਰਦਾਸ ਨੇ ਕੀ ਕਿਹਾ ਉਹ ਜ਼ਰੂਰੀ ਹੈ ਕਿ ਜੋ ਅਸੀਂ ਲਿਖ ਲਿਆ ਉਹ ਜ਼ਰੂਰੀ ਹੈ ਗੱਲ ਇਹੀ ਹੈ ਮਨੁੱਖ ਹਮੇਸ਼ਾ ਇਤਿਹਾਸ ਦੀ ਗੱਲ ਕਰੂ ਆਪਣੇ ਆਪ ਨੂੰ ਬਚਾਉਣ ਵਾਸਤੇ ਇਤਿਹਾਸ ਨਾਲ ਜੁੜਦਾ ਇਤਿਹਾਸ ਮਾਇਆ ਨਾਲ ਜੋੜਦੀ ਹੈ ਤੁਹਾਨੂੰ ਇਤਿਹਾਸ ਬਾਹਰ ਜੋੜਦਾ ਉਹ ਜਿਹੜਾ ਉਥੇ ਸੰਤ ਸਾਹਿਬ ਹੈ ਮੋਰੀ ਜਿਗਰ ਨੂੰ ਮੁਕਤ ਹੋ ਜਾਂਦਾ ਗੁਰਬਾਣੀ ਤਾਂ ਬੰਦੀ ਨਹੀਂ ਇਸ ਗੱਲ ਬਾਣੀ ਦੀ ਲੋੜ ਨਹੀਂ ਫਿਰਦਾ ਨਾ ਅਮਰਤ ਸ਼ਕਨ ਦੀ ਲੋੜ ਹੈ ਮੈਂ ਉੱਥੇ ਗਿਆ ਸੰਤ ਸਾਹਿਬ ਉੱਥੇ ਉਹ ਮੈਂ ਕਿਹਾ ਇੱਥੇ ਦਾ ਕੋਈ ਗ੍ਰੰਥੀ ਹੋਵੇ ਉਹਨੂੰ ਮਿਲਣਾ ਕਹਿੰਦੇ ਜੋ ਮੈਨੇਜਰ ਸਾਹਿਬ ਖੜਾ 6 ਫੁੱਟ ਉੱਚਾ ਮੈਂ ਉਹਨੂੰ ਕਿਹਾ ਵੀ ਫਤਿਹ ਬੁਲਾਈ ਜਾ ਕੇ ਖੜਾ ਸੀ ਬਾਹਰੇ ਉਹ ਪਹਿਲੇ ਹੀ ਕੰਮ ਗਿਆ ਵੀ ਕੋਈ ਸਵਾਲ ਨਹੀਂ ਇੰਨੇ ਡਰਪੋਕ ਲੋਕ ਨੇ ਕੋਈ ਆਦਮੀ ਨਾਲ ਨੂੰ ਮਿਲਣ ਜਾਵੇ ਜੇ ਨਾ ਜਾਣਦਾ ਹੋਵੇ ਡਰ ਜਾਂਦੇ ਨੇ ਇਹ ਤਾਂ ਪਤਾ ਲੱਗਦਾ ਵੀ ਇਹਨਾਂ ਦੀ ਇਹ ਕਿਉਂ ਡਰਦੇ ਨੇ ਚੋਰ ਉਹਨਾਂ ਨੂੰ ਪਤਾ ਨਹੀਂ ਚੋਰ ਆ ਖਬਰ ਕੀ ਸਵਾਲ ਕਰਦੇ ਰੋਜ਼ ਲੋਕ ਸਵਾਲ ਕਰਦੇ ਹੁੰਦੇ ਨੇ ਉਹਨਾਂ ਦੀ ਮੈਂ ਕਿਹਾ ਵੀ ਤੁਸੀਂ ਉਹ ਬੋਰਡ ਤੇ ਨਾ ਮੈਂ ਸ਼ੁਰੂ ਇਥੋਂ ਕੀਤਾ ਵੀ ਸਾਡੇ ਕੁਝ ਮੁੰਡੇ ਨੇ ਚੰਗੇ ਭਲੇ ਸੀ ਪੜਦੇ ਸੀ ਉਹਨਾਂ ਨੇ ਕੇਸ ਕਰ ਦਰਵਾਜ਼ੇ ਪਤਾ ਲੱਗਿਆ ਵੀ ਉਹ ਜਰਦਾ ਜੁਰਦਾ ਵੀ ਖਾ ਲੈਂਦੇ ਨੇ ਫਿਰ ਬਾਅਦ ਚ ਉਹਨਾਂ ਨੂੰ ਜਦ ਪੁੱਛਿਆ ਇਹ ਕੀ ਤੁਸੀਂ ਕਰਦੇ ਹੋ ਉਹ ਕਹਿੰਦੇ ਜੀ ਪਹਿਲਾਂ ਜਾਂ ਅਸੀਂ ਛੋਟੇ ਛੋਟੇ ਸਾਡੀ ਉੱਥੇ ਸਾਨੂੰ ਸਾਹਿਬ ਦੇ ਵੀ ਸੀ ਸਾਨੂੰ ਪੜ੍ਹ ਲਿਆ ਜੀ ਸਾਨੂੰ ਕੀ ਹੋਣ ਲੱਗਿਆ ਇੱਕ ਵਾਰ ਫੇਰ ਨਿਕਲ ਜਾਵਾਂਗੇ ਤਾਂ ਦੱਸੋ ਉਹਨਾਂ ਨੂੰ ਕੀ ਜਵਾਬ ਦੇਈਏ ਮੈਂ ਜਾਣ ਕੇ ਗੱਲ ਵੈਸੇ ਬਣਾ ਕੇ ਕੋਲ ਸ਼ੁਰੂ ਕੀਤੀ ਲੱਤਾਂ ਕੰਬਣ ਲੱਗੀਆਂ ਨਹੀਂ ਇੱਕ ਵਾਰ ਫਿਰ ਨਿਕਲ ਜਾਗੇ ਅਸੀਂ ਕਿਉਂ ਤਾਂ ਮਰਤ ਛਕੀਏ ਕਿਉਂ ਅਸੀਂ ਕੇਸ ਰੱਖੀਏ ਕਿਉਂ ਜਰਦਾ ਨਾ ਕਰੀਏ ਕਿਉਂ ਗੁਰਬਾਣੀ ਕੀ ਜਵਾਬ ਹੈ ਤੁਹਾਡਾ ਕਿਉਂ ਕਰਵਾਣੀ ਬੜੀ ਕੀ ਜਵਾਬ ਹੈ ਤੁਹਾਡੇ ਕੋਲ ਤੁਸੀਂ ਉਹਦਾ ਮਿਸਯੂਜ਼ ਨਹੀਂ ਕੋਈ ਕਰ ਸਕਦਾ ਤੁਹਾਡੇ ਕੋਲ ਕੀ ਜਵਾਬ ਰਹਿ ਗਿਆ ਕਿਉਂ ਸਿੱਖ ਬਣਨਗੇ ਲੋਕ ਤੁਸੀਂ ਸਿੱਖੀ ਤੋਂ ਦੂਰ ਕਰ ਰਹੇ ਹੋ ਬਹੁਤੀ ਅਕਲ ਨਾਲ ਉੱਤੇ ਲਿਖਿਆ ਹੈ ਇਤਿਹਾਸ ਇਤਿਹਾਸ ਨੇ ਆ ਗੱਲ ਕੀਤੀ ਦੱਸੋ ਕੀ ਜਵਾਬ ਦਿਓ ਬਣਾਓ ਸਿੱਖ ਕਿਵੇਂ ਬਣਾਓ 84 ਤਾਂ ਕੱਟੀ ਜਾਣੀ ਇੱਕ ਵਾਰੀ ਉੱਥੇ ਗੋਲਵਾਲ ਸਾਹਿਬ ਜਾ ਕੇ ਬੋਲਣੀ ਐਂਡ ਜੇ ਜਿਹਨੇ ਮਰਜ਼ੀ ਅਪਰਾਧ ਕਰਕੇ ਚਰਾ ਉੱਥੇ ਚਲ ਉਹ ਐਂਡ ਜੇ ਘਟਾਓ 84 ਵਰਤ ਪੜ ਲਵੇ ਜਾ ਕੇ ਉਹ ਐਂਡ ਜੇ ਗੁਰੂ ਦਾ ਸਾਰੇ ਸਦਾਈ ਪਾਗਲ ਤੇ ਤੁਸੀਂ ਸਾਰੇ ਅਕਲਮੰਦ ਹੋ ਕਹਿੰਦਾ ਜੀ ਫਿਰ ਕੀ ਕਰੀਏ ਤੁਸੀਂ ਕੋ ਦੱਸੋ ਮੈਂ ਕੀ ਦੱਸਾਂ ਉਹ ਜਿਹੜਾ ਬੋਰਡ ਹੈ ਤੁਹਾਡਾ ਲਿਖਿਆ ਹੋਇਆ ਉਹ ਕਹਿ ਰਿਹਾ ਅਸੀਂ ਕੱਟੀ ਜਾਊਗੀ ਗੁਰਬਾਣੀ ਨਹੀਂ ਕਹਿ ਰਹੀ ਅਸੀਂ ਕੱਟ ਹੋਊਗੀ ਤੁਹਾਡਾ ਤਾਂ ਗੁਰੂ ਤੋਂ ਵਿਰੁੱਧ ਹੈ ਉਹ ਬੋਰਡ ਗੁਰਬਾਣੀ ਦਾ ਗੱਲ ਮੰਨਦੀ ਨਹੀਂ ਤੁਹਾਡਾ ਬੋਰਡ ਇਹ ਗੱਲ ਮੰਨਦਾ ਗੁਰੂ ਤੋਂ ਵਿਰੁੱਧ ਪ੍ਰਚਾਰ ਗੁਰਦੁਆਰਿਆਂ 'ਚ ਹੋ ਰਿਹਾ ਵੀ ਇਹਨਾਂ ਦਾ ਬੀਜਿਆ ਹੋਇਆ ਹੈ ਬਾਗੀ ਕਰਨ ਦਾ ਲੋਕਾਂ ਨੂੰ ਗੁਰਬਾਣੀ ਤੋਂ ਦੋ ਦਿਨ ਦੇ ਹੁਣ ਜਵਾਕਾਂ ਨੂੰ ਵੀ ਸਿੱਖੀ ਚਲੀ ਗਈ ਤੁਸੀਂ ਨਾ ਤੁਸੀਂ ਬੀਜੇ ਇਤਿਹਾਸ ਦੇ ਸਾਹਮਣੇ ਬੇਰੀ ਨੇ ਕੱਟ ਦੇਣਾ ਦੁੱਖ ਬੁੜੀਆਂ ਜਾ ਕੇ ਪੜ ਕੇ ਆ ਕੇ ਨਿਆਣੇ ਨੂੰ ਦੱਸ ਦਿੰਦੀਆਂ ਨਿਆਣੇ ਉਹਦਾ ਮਿਸਯੂਜ਼ ਕਰ ਲੈਂਦੇ ਨੇ ਉੱਥੇ ਤਾਂ ਜਾਣਾ ਜੀ ਉੱਥੇ ਕਰਸੀ ਕੱਢੀ ਮੈਂ ਤਾਂ ਆਪਣੇ ਮੁੰਡੇ ਨੂੰ ਕੱਢਦੀ ਹਾਂ ਉਹੀ ਦੱਸੀ ਜਾਂਦੀਆਂ ਨੇ ਉਹਨਾਂ ਤੇ ਉਹ ਅਸਰ ਹੋ ਜਾਂਦਾ ਤੁਸੀਂ ਦੱਸੋ ਦਾ ਲਾਭ ਕੀ ਹੋਇਆ ਇਹ ਦਾ ਇਹਦਾ ਲਾਭ ਹੋਇਆ ਵੀ ਭੀੜ ਜ਼ਿਆਦਾ ਹੋਣ ਲੱਗੀ ਲੋਕਾਂ ਦੀ ਉੱਥੇ ਗੋਲ ਉਹਨਾਂ ਦੀ ਵਧ ਗਈ ਇਹ ਤਾਂ ਲਾਭ ਉਹਨਾਂ ਨੂੰ ਹੋਇਆ ਜ਼ਰੂਰ ਇਸ ਲਾਲਚ ਦੇ ਵਿੱਚ ਲੋਕ ਜ਼ਿਆਦਾ ਜਾਣ ਲੱਗੇ ਸਿੱਖੀ ਤੋਂ ਦੂਰ ਹੋਣ ਲੱਗੇ ਨੁਕਸਾਨ ਇਹ ਹੋਇਆ ਸਿੱਖੀ ਤੋਂ ਦੂਰ ਕਰਤਾ ਉਹਨਾਂ ਨੂੰ ਹੋਰ ਕੇ ਤੁਸੀਂ ਦੂਰ ਪਰ ਲਈ ਥਾਂ ਦਾ ਮਹੱਤਵ ਜ਼ਰੂਰ ਥਾਂ ਦਾ ਮਹੱਤਵ ਕਰ ਲਿਆ ਆਪਣੇ ਦਾ ਗਰਵਾੜੀ ਪੜ ਕੇ ਵੀ ਜਰਾਸੀ ਉਹ ਕੱਟਣੀ ਆ ਗੁਰਬਾਣੀ ਦੀ ਕੀ ਲੋੜ ਹੈ ਕਿ ਕਿਉਂ ਪੜਨ ਗੁਰਬਾਣੀ ਕਿਉਂ ਮਨ ਤੇ ਪਾਬੰਦੀਆਂ ਕਿਉਂ ਮੰਨ ਮੰਨਣ ਮਤ ਗੁਰਬਾਣੀ ਨੂੰ ਜਦ ਗੁਰਬਾਣੀ ਦਾ ਮੰਨਣ ਤੋਂ ਬਿਨਾਂ ਛੱਡਦਾ ਹੈ ਫਿਰ ਕਿਉਂ ਮੰਨਣ ਇਹਨਾਂ ਗੱਲਾਂ ਦਾ ਜਵਾਬ ਕੌਣ ਦੋ ਫਿਰ ਕਹਿਣ ਲੱਗਾ ਹੁਣ ਕੀ ਕਰੀਏ ਮੈਂ ਕਿਹਾ ਤਾਂ ਇੰਨੀ ਗੱਲ ਜਿਹੜੀ ਹੈ ਨਾ ਸ਼ਰੋਮਣੀ ਕਮੇਟੀ ਨੂੰ ਪੁੱਛ ਗਿਓ ਵੀ ਉਹਦੇ ਤੇ ਚਾਹੇ ਤਾਂ ਕੋਈ ਕਾਗਜ਼ ਲਾ ਦਿਓ ਕਿ ਉਹਨੂੰ ਮਟੇ ਦਿਓ ਕਿ ਸਾਰਾ ਸਾਹਿਬ ਦੇ ਬਿਜਲੀ ਨਿਕਲਣ ਨਾਲ 84 ਘਟੀ ਜਾਂਦੀ ਇੰਨੀ ਗੱਲ ਬਾਕੀ ਤਾਂ ਆਸਣ ਲੋ ਗੁਰੂ ਅਮਰਦਾਸ ਨੇ ਕਿੱਥੇ ਕਿਹਾ ਸੀ 83 ਘਟੀ ਜਾਊਗੀ ਗੁਰਬਾਣੀ ਦੱਸੋ ਕਿੱਥੇ ਇਹ ਕਿਨੇ ਜੋੜਿਆ ਕਿਉਂ ਜੋੜਿਆ ਅਰ ਜਿਨ੍ਹਾਂ ਨੂੰ ਪਤਾ ਹੈ ਸਾਰਿਆਂ ਨੂੰ ਸ਼ਰਮਣੀ ਕੋਈ ਉਹ ਕਿਉਂ ਨਹੀਂ ਐਕਸ਼ਨ ਲਿਆ ਇਹ ਅਪਰਾਧ ਨਹੀਂ ਇਹ ਤੋਂ ਵੱਡਾ ਅਪਰਾਧ ਕੀ ਹੋ ਸਕਦਾ ਨਹੀਂ ਉਹ ਪੜਨ ਲੱਗੀਆਂ ਸੰਸਥਾਵਾਂ ਨੇ ਇਹ ਕਿਉਂ ਨਹੀਂ ਇਸ ਸਟੈਪ ਤੇ ਕਰੀਆਂ ਵੀ ਉਹ ਸਿੱਖੇ ਨਹੀਂ ਹਨ ਹੈ ਸੰਸਥਾ ਮੈਨੂੰ ਕਹੇ ਇਹ ਸਿੱਖੇ ਨਹੀਂ ਹੈ ਕੌਣ ਕਹਤੇ ਲਾਭ ਹੋ ਗਿਆ ਗੋਲਕ ਸਿੱਖ ਨਹੀਂ ਹੈ ਕੋਈ ਉਹਨਾਂ ਦਾ ਨਾ ਗਲਤ ਨਹੀਂ ਕਿਉਂ ਕਰ ਉਹਨਾਂ ਨੇ ਸਿੱਖੀ ਤੇ ਲੈਣਾ ਕੀ ਸੰਸਥਾਵਾਂ ਨੇ ਕੱਲ ਹੋ ਲੋ ਰੋਕ ਦੂ ਕੋਈ ਸੰਸਥਾਵਾਂ ਨੂੰ ਰੋਕੂ ਕੋਈ ਸਰਦਾਵਾ ਵੀ ਪਖੰਡੇ ਪਿੱਟ ਰਹੀਆਂ ਨੇ ਆਪਣੀ ਆਪਣੀ ਡਫਲੀ ਵਜਾ ਰਹੀਆਂ ਨੇ ਹੁਣ ਤੂੰ ਦੱਸ ਵੀ ਸੰਸਥਾਵਾਂ ਤੂੰ ਜਵਾਬ ਦੇ ਸਮਾਂ ਕਿਉਂ ਨਹੀਂ ਕਰ ਰਹੀ ਮੈਂ ਕਹਿੰਦਾ ਤੇਰਾ ਸੰਸਥਾਵਾਂ ਹੈ ਜਥੇ ਵਾਲੇ ਹੈ ਉਹਨਾਂ ਨੇ ਕਿਉਂ ਇਹ ਕਿਹਾ ਉਹ ਤਾਂ ਚਾਹੁੰਦੇ ਸੀ ਜਥੇ ਵਾਲੇ ਦਾ ਵੀ ਇਧਰ ਨੂੰ ਜਾਣ ਉਹ ਤਾਂ ਮੂਰਤੀਆਂ ਕਹਿੰਦੇ ਸੀ ਕਿਉਂ ਉੱਥੋਂ ਕਿਉਂ ਘੜਤੀਆਂ ਮੂਰਤੀਆਂ ਦਾ ਸਟੈਂਡਰਡ ਉਹਦਾ ਲਿਆ ਹੋਇਆ ਜੱਥੇ ਨੇ ਜੱਥੇ ਵਾਲੇ ਖਿਲਾਫ ਤੇ ਵੀ ਮੂਰਤੀਆਂ ਨਹੀਂ ਕੱਢਣ ਦੇਣੀਆਂ ਹਰਮੰਦਰ ਸਾਹਿਬ ਜੀ ਹਾਂ ਇਹਨਾਂ ਨੇ ਫਿਰ ਇੱਥੇ ਆ ਕੇ ਪਹਿਲਾਂ ਤਾਂ ਲਾਹੌਰ ਤੋਂ ਆਏ ਹੋਏ ਨੇ ਜਿਹੜਾ ਉੱਥੇ ਦਾ ਡੀਸੀ ਸੀ ਮਿਸਟਰ ਕੰਗ ਉਹਦੇ ਕੋਲ ਗਏ ਵੀ ਹੁਕਮ ਵਾਪਸ ਲੈ ਲੈ ਜਦੋਂ ਨਾ ਮੰਨਿਆ ਫਿਰ ਨਾਭੇ ਵਾਲੇ ਕੋ ਆਏ ਉਹਨੂੰ ਕਹਾ ਵੀ ਇਹਨੂੰ ਕੱਢ ਭਾਈ ਸਿੰਘ ਨਾਭੇ ਨੂੰ ਭਾਈ ਸਿੰਘ ਨਾਭੇ ਨੂੰ ਆਪਣੇ ਰਾਜ ਚੋਂ ਕੱਢਿਆ ਉਹਨੇ ਨੌਕਰੀ ਤੋਂ ਕੱਢਿਆ ਕਢਵਾਇਆ ਫਿਰ ਰਾਏ ਦਿੱਤੀ ਹਾਂ ਇਹਨੇ ਰਾਏ ਤੋਂ ਦਿੱਤੀ ਹੈ ਮੂਰਤੀਆਂ ਦੇ ਖਿਲਾਫ ਫਿਰ ਆ ਜਿਹੜਾ ਹੈਗਾ ਧੂਰੀ ਦੇ ਔਰ ਮੇਲ ਕੋਲੇ ਦੇ ਵਿਚਾਲੇ ਪਿੰਡ ਹੈਗਾ ਪਸੌੜ ਉੱਥੇ ਕਡੇਰਾ ਆਪਣਾ ਨਵਾਂ ਕੀਤਾ ਸਿੰਘ ਸਭਾ ਤੋਂ ਖਿਲਾਫ ਲੈ ਸਿੰਘ ਸਭਾ ਦੇ ਮੁਕਾਬਲੇ 'ਚ ਵੈਗਰੂ ਵੈਗਰੂ ਇਹਨਾਂ ਨੇ ਚਲਾਇਆ ਹੈ ਜਾਂਦੇ ਫਿਰ ਇਹਨਾਂ ਨੇ ਕਿਹਾ ਵੀ ਇਹਦੇ ਚੋਂ ਗੁਰਬਾਣੀ ਉਹ ਕੱਢੋ ਭਗਤਾਂ ਦੀ ਬਾਣੀ ਕੱਢੋ ਇਹ ਭਗਤ ਨੀਚ ਨੇ ਜਿਹੜੇ ਨੀਚ ਉੱਚ ਕਹਿੰਦਾ ਸਿੱਖ ਕਿਵੇਂ ਹੋ ਉਹ ਸੰਸਥਾ ਕਿਵੇਂ ਕੀ ਰਿਆਸਤ ਹਿੰਦੂ ਨੇ ਉਹਦਾ ਸਿੱਧੀ ਕੀ ਕੀ ਸੇ ਦਊਗੀ ਉਹ ਕਿਸੇ ਦਊ ਭਗਤਾਂ ਦੀ ਬਾਣੀ ਕੱਢੋ ਭਗਤ ਨੀਚ ਨੇ ਚਮਾਰਕ ਨੂੰ ਬਿਠਾਲੇ ਨੇ ਬਰਾਬਰ ਗੁਰੂਆਂ ਦੇ ਫਿਰ ਇਹ ਇਹ ਇਹਨਾਂ ਨੇ ਲੈ ਲਈ ਦਲੀ ਆ ਕੁਝ ਕਰਦੇ ਰਹੇ ਨੇ ਹੁਣ ਤੇ ਨਹੀਂ ਫਿਰ ਝੂਠ ਜੋੜ ਲਿਆ ਚਿੱਟੀਆਂ ਜਿਹੜੀਆਂ ਦਾ ਉਹ ਜੀ ਛੱਤ ਨੂੰ ਲੱਗ ਗਿਆ ਉਹ ਜੀ ਉਹ ਲੱਗ ਗਿਆ ਨਾਟਕ ਚੇਟ ਵਾਲੀ ਗੱਲ ਕਿਹੜੀ ਗੱਲ ਸੀ ਇਹਨਾਂ ਦੀ ਇੱਕ ਗੱਲ ਦੱਸੋ ਇਹਨਾਂ ਦੀ ਜਿਹੜੀ ਠੀਕ ਹੈ ਬਾਣਾ ਇਹਨਾਂ ਕੋਲ ਨਹੀਂ ਬਾਣੀ ਇਹਨਾਂ ਕੋਲ ਨਹੀਂ ਤੂੰ ਦੱਸੋ ਤਾਂ ਸਹੀ ਹੈ ਕੀ ਕੁਝ ਨਹੀਂ ਹਾਂ ਜਦੋਂ ਆਇਆ ਉਹ ਕੰਮ ਕੱਟੜਵਾਦ ਦਾ ਜਦੇ ਟੱਪ ਕੇ ਪਿੰਡ ਵਾਲੇ ਨਾਲ ਹੋ ਗਿਆ ਰਲ ਗਏ ਨਾ ਰਲ ਗਏ ਉਹ ਕੀ ਸੀ ਉਹ ਸਰਕਾਰ ਨਾਲ ਰਲਿਆ ਹੋਇਆ ਸੀ ਕਾਂਗਰਸ ਨਾਲ ਜਦੋਂ ਇਹਨਾਂ ਨੂੰ ਆਇਆ ਟਾਈਮ ਸਿੱਖੀ ਦੇ ਜਦੋਂ ਉਹਨੂੰ ਕਾਂਗਰਸ ਨਾਲ ਲਾ ਕੇ ਜਦੋਂ ਉਹ ਕਰਤਾ ਇਹਨਾਂ ਨੇ ਕੰਮ ਜਿਹਾ ਉਹਨੂੰ ਸਪੋਰਟ ਦਿੱਤੀ ਕੌਣ ਪੁੱਛਦਾ ਹੁਣ ਕੋਈ ਪੁੱਛਦਾ ਇਹਨਾਂ ਨੂੰ ਜਦੋਂ ਮੈਂ ਆਰਟੀਕਲ ਲਿਖਿਆ ਆ ਜਿਹੜੇ ਆਰਟੀਕਲ ਨੇ ਬੰਦ ਕਰਾਉਣ ਵਾਲਾ ਇਹਨੂੰ ਤਲਵਾੜਾ ਤਲਵਾੜਾ ਹੈ ਜਗਿੰਦਰ ਸਿੰਘ ਤਲਵਾੜਾ ਸਭ ਤੋਂ ਜ਼ਿਆਦਾ ਤਲਵਾੜੇ ਦੇ ਸੂਲ ਹੋਇਆ ਜਾਂ ਨਾਮ ਤੇ ਸਿਮਰਨ ਜਪ ਸਿਮਰਨ ਔਰ ਆਰਾਧਨਾ ਇਹ ਤੇ ਲੇਖ ਲਿਖਿਆ ਗਿਆ ਜਿਹੜਾ ਗੁਰਮਤ ਪ੍ਰਕਾਸ਼ ਗੁਰਮਤ ਪ੍ਰਕਾਸ਼ ਤੇ ਤਲਵਾੜਾ ਤਣਫਿਆ ਉਹ ਮੈਂਬਰ ਸੀ ਉਹਨੇ ਬੰਦ ਕਰਾਇਆ ਗੁਰਮਤ ਪ੍ਰਕਾਸ਼ ਗੁਰੂ ਦੇ ਆਰਟੀਕਲ ਆਰਟੀਕਲ ਉਹ ਉਹ ਦੱਸਿਆ ਨਹੀਂ ਵੀ ਕਿਉਂ ਕਰਵਾਇਆ ਨਾ ਉਹਨਾਂ ਨੇ ਦੱਸਿਆ ਉਹਨਾਂ ਦੇ ਜਿਹੜੇ ਆਦਮੀ ਨੇ ਸ਼ਰਮਣੀ ਕਮੇਟੀ ਦੇ ਉਹਨਾਂ ਦੇ ਸਿਰ ਤੋਂ ਉੱਪਰ ਦੀ ਜਾਂਦੀ ਸੀ ਗੱਲ ਉਹਦੇ ਜਿਹੜੇ ਬੇਦੰਤੀ ਨੇ ਇਹ ਤੋਂ ਪੜ ਕੇ ਆਇਆ ਉਹ ਵੀ ਵਾਮਣ ਨੇ ਸਾਰੇ ਸਾਰਾ ਇਲਾਕਾ ਕਹਿੰਦਾ ਵੀ ਬ੍ਰਾਹਮਣ ਨੇ ਜਿਹੜਾ ਟੀਕਾ ਸੰਪਰਦਾਇਕ ਹੈ ਉਹ ਸੰਪਰਦਾਇ ਕਹਿੰਦੇ ਨੇ ਆਪਣੇ ਆਪ ਨੂੰ ਸੰਪਰਦਾਇ ਕਹਿੰਦੇ ਕਹਿੰਦੇ ਨੇ ਸਿੱਖੀ ਸੰਪਰਦਾਇ ਹੈ ਕੋਈ ਸਿੱਖੀ ਸਾਰੇ ਸੰਪਰਦਾਇ ਦੇ ਸਵਾਗਤ ਕਰਨ ਵਾਲੀ ਚੀਜ਼ ਹੈ ਉਹ ਸੰਪਰਦਾਇ ਕਹਿੰਦੇ ਨੇ ਆਪਣੇ ਅਸੀਂ ਸੰਪਰਦਾਇ ਨਹੀਂ ਸੰਪਰਦਾਇਕਤਾ ਤੋਂ ਖਿਲਾਫ ਹੈ ਸਿੱਖੀ ਸਾਰੀ ਉਹ ਉਹ ਸੰਪਰਦਾਇਕ ਸੰਪਰਦਾਇ ਤਾਂ ਵੱਟ ਪੈ ਗਈ ਸੰਪਰਦਾਇ ਤਾਂ ਵੱਟ ਹੈ ਜਦੋਂ ਅਸੀਂ ਘੇਰ ਲੈਣਾ ਵਚਨ ਸੁਣੂ ਫਿਰ ਉਹਨੇ ਬੈਰਾਮਾਨ ਨੂੰ ਦੇ ਜਾਣਾ ਸਰ ਬੈਰਾਮਾਨ ਜਦੋਂ ਬਣ ਜੋ ਘੇਰ ਲੈਣਾ ਨਾ ਉਹਨੂੰ ਡਿਸਕਸ਼ਨ 'ਚ ਫਿਰ ਬੈਰਾਮਾਨ ਨੂੰ ਦੇ ਜਾਣਾ ਜਦ ਬੈਰਾਮਾਨ ਵਾਲਾ ਸਿੱਖ ਰਿਹਾ ਜਾਂਦਾ ਫਿਰ ਉਹ ਬੈਰਾਮਾਨ ਨੂੰ ਤਾਂ ਸਿੱਖੀ ਤੋਂ ਭੱਜ ਗਿਆ ਉਹ ਜੇ ਬਾਬੇ ਚੇਸ ਨੂੰ ਆ ਕੇ ਦੱਸਦੇ ਸੀ ਬਾਬੇ ਚੇਸ ਨੇ ਇੱਕ ਦਿਨ ਕਿਹਾ ਕਹਿੰਦੇ ਛੱਡੋ ਹੁਣ ਨਾ ਜਾਇਓ ਕੋਈ ਉਹ ਬਾਹਮਣ ਮੇਰੇ ਸੁਣਨ ਦੀ ਗੱਲ ਹੈ ਤੁਹਾਨੂੰ ਨਹੀਂ ਛੱਡ ਪਹਿਲਾਂ ਮਨਾਉਂਦੇ ਰਹੇ ਉਹਨੂੰ ਜਾ ਕੇ ਸਮਝਾਉਂਦੇ ਰਹੇ ਇਹ ਗੁਰਮਤ ਨਹੀਂ ਹੈ ਤੂੰ ਛੱਡ ਦੇ ਇਹ ਗੁਰਮਤ ਨਹੀਂ ਹੈ ਤੂੰ ਛੱਡ ਦੇ ਜਦੋਂ ਨਾ ਨੇ ਉਹ ਕਹਿੰਦੇ ਬਾਹਮਣ ਹੋਵੇ ਛੱਡ ਦੋ ਇਹ ਬਾਹਮਣ ਦਾ ਜਿਹੜਾ ਉੱਤੇ ਠੱਪਾ ਲਾਤਾ ਲੱਗ ਗਿਆ ਬਾਹਮਣ ਵੀ ਕਦੇ ਸਿੱਖੀ ਦੇ ਹੱਕ ਜਾਇਆ ਸਿੱਖੀ ਵਿਰੋਧੀ ਹੈ ਬੰਦੇ ਹੋਏ ਸ਼ੁਰੂ ਤੇ ਜਦ ਉਹਨਾਂ ਨੂੰ ਮੌਕਾ ਮਿਲਿਆ ਸਿਰਫ ਅਕਾਲ ਤਖਤ ਤੇ ਕਬਜ਼ਾ ਕਰਨ ਗਏ ਸੀ ਪੈਸੇ ਤੋਂ ਕੁਝ ਨਹੀਂ ਸੀ ਕੁਝ ਆਈਡੀਆ ਨਹੀਂ ਸੀ ਉਹਨਾਂ ਸਿਰਫ ਕਬਜ਼ਾ ਕਰਨਾ ਸੀ ਗੁਰਦੁਆਰੇ ਤੇ ਚੜਾਵੇ ਤੇ ਆਪਣੇ ਵਿਚਾਰ ਠੋਸ ਨਹੀਂ ਸੀ ਉੱਥੇ ਲਿਜਾ ਕੇ ਠੋਸ ਨਹੀਂ ਸੀ ਨਾ ਉਹ ਜਿਹੜਾ ਭਾਈ ਜਸਵਿੰਦਰ ਸਿੰਘ ਕਹਿੰਦਾ ਸੀ ਇੱਥੇ ਮਾਂਸ ਨਹੀਂ ਖਾਣਾ ਪੰਜ ਪਿਆਰਿਆਂ 'ਚ ਉਹਦੀ ਪੇਸ਼ੀ ਹੋਈ ਸੀ ਇਹ ਇਹਨਾਂ ਦਾ ਕਾਇਆ ਹੈ ਕਹਿੰਦਾ ਸੰਪਰਦਾਇਆਂ ਤੋਂ ਜਿਹੜੇ ਬੜੇ ਸੀ ਨਾ ਸਾਧਾ ਤੋਂ ਉਹਨਾਂ ਦੀ ਮੱਤ ਜਾਊ ਸਾਡੀ ਮੱਤ ਕਿੱਥੇ ਸਾਡੇ ਦਾ ਗੁਰੂ ਸ਼ਿਕਾਰ ਘੜਦੇ ਰਹੇ ਉਹਨਾਂ ਦੀ ਮੱਤ ਜਾਊ ਸਾਡੀ ਮੱਤ ਦੇ ਉੱਤੇ ਉਹਨਾਂ ਦੀ ਮੱਤ ਅਸੀਂ ਕਿਵੇਂ ਮੰਨ ਲਈਏ ਉਹਨਾਂ ਦੀ ਮਤ ਜਾਊ ਤੁਸੀਂ ਆਪਣੀ ਮੱਤ ਲਈ ਫਿਰੋ ਸਾਡਾ ਤੁਹਾਡਾ ਕੀ ਮਤਲਬ ਹਾਂ ਅਸੀਂ ਤੁਹਾਨੂੰ ਕਹੀਏ ਜਾ ਕੇ ਤੁਸੀਂ ਜ਼ਰੂਰ ਖਾਓ ਤੁਸੀਂ ਕਹਿ ਸਕਦੇ ਹੋ ਅਸੀਂ ਕੀ ਕਰਦੇ ਹਾਂ ਜਾਂ ਤੇ ਜਸਟੀਫਾਈ ਕਰੋ ਸਾਨੂੰ ਤੁਸੀਂ ਜਸਟੀਫਾਈ ਕਰੋ ਧਰਮ ਦੇ ਹਿਸਾਬ ਨਾਲ ਫਿਰ ਅਸੀਂ ਮੰਨ ਲਾਂਗੇ ਜਸਟੀਫਾਈ ਤੁਸੀਂ ਨਹੀਂ ਕਰਦੇ ਝੂਠੇ ਤੁਸੀਂ ਨੂੰ ਬਣਾਉਂਦੇ ਸਾਨੂੰ ਨਾਸ ਨਾਸ ਕਰ ਮੂਰਖ ਝਗੜੇ ਕੀ ਮਤਲਬ ਸੀ ਬਾਸ ਕਾਦਾ ਜਾਂਦਾ ਬਾਸ ਕਿਤੇ ਬਾਦੇ ਵਿੱਚ ਬਾਸ ਹੈ ਬੇਦ ਦੇ ਵਿੱਚ ਬਾਸ ਹੈ ਬੇਦ ਅਰਥ ਦੇ ਵਿੱਚ ਆਉਂਦਾ ਸੀ ਉਦੋਂ ਤਾਂ ਜੋਰ ਕੀ ਜਾਂਦੇ ਮੁਸਲਮਾਨ ਧਰਮ ਹੈ ਹਿੰਦੂ ਧਰਮ ਬੇਦ ਦੇ ਵਿੱਚ ਤਾਂ ਹਿੰਦੂ ਸਾਰੇ ਆ ਗਏ ਕਦੇ ਵਿੱਚ ਮੁਸਲਮਾਨ ਸਾਰੇ ਆ ਗਏ ਦੋਹਾਂ ਦੇ ਵਿੱਚ ਬਾਸ ਹੈ ਜੈਸ ਮੰਨਿਆ ਹੋਇਆ ਰਹਿ ਕੀ ਗਿਆ ਛਿੱਕੇ ਢੰਗ ਦੀ ਗੱਲ ਇਹ ਵੀ ਲਿਖੀ ਗੁਰਬਾਣੀ ਕਿਹੜੀ ਗੱਲ ਗੁਰਬਾਣੀ ਦੀ ਮੰਨੀ ਹੋਈ ਹੈ ਮੈਨੂੰ ਦੱਸੋ ਤਾਂ ਸਹੀ ਥਾਲੀ ਜੈਸ ਅਬ ਜੈਸਾ ਮਗਹਰ ਤੈਸੀ ਕਾਸ਼ੀ ਜੈਸਾ ਲੋਗਰ ਤੈਸੀ ਕਾਸ਼ੀ ਬਾਵਜੂਦ ਦੇ ਕਿ ਮੈਨੂੰ ਮਗਰ ਗਿਆਨ ਹੋਇਆ ਫੇਰ ਵੀ ਕਾਸ਼ੀਰ ਬਗਰ ਦਾ ਮੈਨੂੰ ਕੋਈ ਫਰਕ ਇਹੀ ਗੱਲ ਇਹੀ ਵਿਚਾਰਧਾਰਾ ਜੇ ਮੈਂ ਮਗਰ ਬੈਠ ਕੇ ਸੁਣਦੀ ਤਾਂ ਵੀ ਉਹੀ ਗੱਲ ਹੈ ਜੇ ਕਾਸ਼ੀ ਬੈਠ ਕੇ ਮੈਨੂੰ ਵਿਚਾਰਧਾਰਾ ਮਿਲ ਜਾਂਦੀ ਮੈਨੂੰ ਮਗਰ ਜਾਣ ਦੀ ਜ਼ਰੂਰਤ ਨਹੀਂ ਸੀ ਕਾਲੇ ਤੇ ਵੀ ਸਮਝ ਆ ਜਾਣੀ ਸੀ ਐਸਾ ਮਗਰ ਤੈਸੀ ਕਾਸ਼ੀ ਸਕੂਲ ਕਿਹੜਾ ਕੋਈ ਫਰਕ ਨਹੀਂ ਪੈਂਦਾ ਟੀਚਰ ਚੰਗਾ ਚਾਹੀਦਾ ਸਹੀ ਪੜਾਉਣ ਵਾਲਾ ਚਾਹੀਦਾ ਸਟੂਡੈਂਟ ਸਹੀ ਸਮਝਣ ਵਾਲਾ ਚਾਹੀਦਾ ਗੱਲ ਤਾਂ ਸਮਝਾਉਣ ਔਰ ਸਮਝਣ ਵਾਲੇ ਦੇ ਖੜੀ ਹੈ ਕਿ ਜਗ੍ਹਾ ਤੇ ਖੜੀ ਹੈ ਐ ਸਕੂਲ ਜਾਦੀ ਸਾਰੇ ਫਸ ਜਾਣਗੇ ਐ ਸਾਰੇ ਫੇਲ ਹੋਣਗੇ ਇੱਕ ਮਿਲ ਜੂਗਾ ਸਕੂਲ ਦਾ ਕੀ ਰੌਲਾ ਇੱਕ ਮਿਲ ਹੋ ਜੂਗਾ ਟੀਚਰ ਕੋਈ ਲਾਇਓ ਮੁੰਡੇ ਕੋਈ ਲਾਇਆ ਉਹ ਐ ਸਕੂਲ ਦਾ ਸਾਰੇ ਫੇਰ ਹੋਣਗੇ ਇਹਦੇ ਸਾਰੇ ਪਾਸ ਹੋਣਗੇ ਇੱਕ ਫਿਰ ਤਾਂ ਜਗ੍ਹਾ ਫਿਰ ਤਾਂ ਜਗ੍ਹਾ ਦਾ ਫਰਕ ਜਗ੍ਹਾ ਦਾ ਫਰਕ ਹੈ ਜਦ ਇਹ ਗੱਲ ਹੈ ਨਹੀਂ ਤੁਸੀਂ ਕਿਸ ਬੇਸ ਤੇ ਬੰਨੀ ਬੈਠੇ ਹੋ ਅਕਲਮੰਦਾਂ ਨੇ ਇਹ ਗੱਲ ਨਹੀਂ ਬੰਨੀ ਤੁਹਾਡੀ ਕੋਈ ਵੀ ਘਟੜਵਾਦੀਆਂ ਦੀ ਹਲੇ ਤਾਂ ਅਕਲ ਬੋਲੇ ਨਹੀਂ ਹੈਗੇ ਜਦ ਕਿਸੇ ਗੁਰਮੁਖ ਨੇ ਬੋਲਣਾ ਤੁਹਾਡੇ ਕੋਲ ਕੁਝ ਨਹੀਂ ਬੋਲਣ ਜਦ ਕਬੀਰ ਬੋਲਿਆ ਕੁਝ ਵੀ ਨਹੀਂ ਸੀ ਬੋਲਣ ਨੂੰ ਜਿੱਥੇ ਧੂਏ ਖੜੇ ਤੇ ਕਬੀਰ ਦੇ ਖਿਲਾਫ ਉੱਥੇ ਸਾਰੇ ਖੜੇ ਹੋ ਤੁਸੀਂ ਤੁਹਾਨੂੰ ਦੱਸਦੀ ਗੱਲ ਸਾਰੇ ਸਿੱਖ ਉੱਥੇ ਖੜੇ ਨੇ ਜਿਹੜੇ ਕਬੀਰ ਦੇ ਖਿਲਾਫ ਖੜੇ ਉਹਨਾਂ ਦੇ ਵਿਦਵਾਨ ਵੀ ਸੀ ਸਿਆਣੇ ਵੀ ਸੀ ਅਧ ਪਛਤ ਮੰਨਣ ਵਾਲੇ ਵੀ ਸੀ ਅਧ ਪਛਤ ਸਮਝਣ ਵਾਲੇ ਵੀ ਸੀ ਸਾਰੇ ਕੁਝ ਨਹੀਂ ਹੁੰਦੇ ਸਾਰੇ ਨਕਮੇ ਨਹੀਂ ਹੁੰਦੇ ਬੇਸਮਝ ਜ਼ਰੂਰ ਨੇ ਸਿੱਖਾਂ ਦੇ ਵਿੱਚ ਅਰਥਾਂ ਤੋਂ ਪਰ ਸਾਰੇ ਇਹ ਜਿਹੜੀ ਹਨ ਵੀ ਜਿਹੜੇ ਨਾਮ ਨਾਲ ਵਾਲੇ ਹੋਣ ਵਿਗੜੇ ਉਹ ਨੇ ਜਿਨ੍ਹਾਂ ਕੋ ਗੋਲਕ ਹੈ ਜਿਹੜੇ ਗੋਲਕ ਤੇ ਹਾਵੀ ਹੋਣਾ ਚਾਹੁੰਦੇ ਨੇ ਜਿਹੜੇ ਕੰਪੀਟੀਸ਼ਨ 'ਚ ਨੇ ਜਿਹੜੇ ਇਹ ਤੋਂ ਪਿੱਛੇ ਬੈਠੇ ਨੇ ਉਹਨਾਂ 'ਚ ਵਿਗੜੇ ਹੋਏ ਬਹੁਤ ਘੱਟ ਨੇ ਜਿਹੜੇ ਜੁੜੇ ਹੋਏ ਨੇ ਕੁਝ ਖਾਸ ਨਾਲ ਇਹਨਾਂ ਦੇ ਬੰਦੇ ਉਹ ਸ਼ਾਇਦ ਉਹਨਾਂ ਦੀ ਸਾਈਡ ਲੈਣਗੇ ਜਿਵੇਂ ਬਾਹਮਣ ਜਿਹੜੇ ਜੁੜੇ ਹੋਏ ਸੀ ਇੱਕ ਸਰਦਾਰ ਹੁੰਦਾ ਕੋਈ ਉਹਦੇ ਫੌਜ ਹੁੰਦੀ ਹੈ ਕੋਈ ਇੱਕ ਲੀਡਰ ਜਾਂ ਖਿਲਾਫ ਹੁੰਦਾ ਕੁਝ ਆਦਮੀ ਉਹਦੇ ਨਾਲ ਜ਼ਰੂਰ ਚਲੇ ਜਾਂਦੇ ਹੁੰਦੇ ਨੇ ਕੁਝ ਬੰਦੇ ਉਹਦੇ ਨਾਲ ਜ਼ਰੂਰ ਚਲੇ ਜਾਂਦੇ ਸਾਰੇ ਨਹੀਂ ਜਾਂਦੇ ਕਿਸੇ ਵੀ ਪਾਰਟੀ ਜੁੜੇ ਬਾਬੇ ਜ਼ਿਆਦਾ ਹੋਣ ਸਾਰੇ ਨਹੀਂ ਜਾਂਦੇ ਜਿਹੜੇ ਉਹ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਜੁੜੇ ਜਾਂਦੇ ਜਿਹਨਾਂ ਦਾ ਉਹਦੇ ਇੰਟਰਸਟ ਜੁੜੇ ਚਲੇ ਜਾਂਦੇ ਪਰ ਦੂਜੇ ਵੀ ਸੰਸਾਰ 'ਚ ਬੈਠੇ ਨੇ ਇਹ ਧਰਮ ਸਿੱਖਾਂ ਦਾ ਧਰਮ ਨਹੀਂ ਹੈ ਇੱਕ ਗੱਲ ਖਾਸ ਧਿਆਨ ਰੱਖਣ ਵਾਲੀ ਹੈ ਸਿੱਖ ਸਾਰਾ ਜੀ ਜੰਤ ਹੈ 84 ਲੱਖ ਜੂਨ ਦੇ ਸਾਰੇ ਜੀ ਜੰਤ ਸਿੱਖ ਨੇ ਗੁਰੂ ਆਪਾ ਗੁਰੂ ਇੱਕ ਤਾਂ ਗੁਰੂ ਉਹਨੂੰ ਕਹਿੰਦੇ ਨੇ ਜਿਹੜਾ ਸਾਰੇ ਜੀ ਜੰਤ ਨੂੰ ਹੀ ਇੱਕ ਆਵਾਜ਼ ਆਪਣੀ ਨਾਲ ਸਾਰਿਆਂ ਨੂੰ ਗਿਆਨ ਕਰਾਈ ਹੈ ਉਹ ਗੁਰੂ ਹੈ ਜਿਹੜਾ ਮੈਂ ਆਦਮੀ ਨੂੰ ਗਿਆਨ ਕਰਾਉਂਦਾ ਗੁਰੂ ਨਹੀਂ ਹੈ ਗੁਰਦੇਵ ਹੈ ਉਹ ਪਾਰਟ ਹੈ ਗੁਰੂ ਦਾ ਗੁਰਦੇਵ ਹੈ ਉਹ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਜਿਹੜਾ ਆਦਮੀ ਦਾ ਅਗਿਆਨ ਦੂਰ ਕਰਨ ਵਾਲਾ ਹੈ ਉਹ ਗੁਰਦੇਵ ਹੈ ਜਿਹੜਾ ਮਹਿਲ ਆਦਮੀ ਦੀ ਇੱਕ ਪੌੜੀ ਦਾ ਗਿਆਨ ਹੈ ਹੁਣ ਸਾਡੇ ਕੋਲ ਬਾਕੀ ਤਾਂ ਪੜਿਆ ਹੋਇਆ ਗਿਆਨ ਲੱਖ 84 ਜੋੜ ਸਵਾਈ ਮਾਨਸ ਕੋ ਪ੍ਰਭ ਦੀ ਬੜਾਈ ਕਿਹੜੇ ਪ੍ਰਭ ਨੇ ਦਿੱਤੀ ਮਾਨਸ ਨੂੰ ਬੜੀ ਜਿਹੜਾ ਨਾਲ ਬੈਠਾ ਤੇ ਤਾਂ ਸਦਾ ਹੀ ਨਾਲ ਹੈ ਗੁਰੂ ਮੇਰਾ ਸੰਗ ਸਦਾ ਹੈ ਨਾਲ ਸਾਰੀਆਂ ਪੌੜੀਆਂ ਦੇ ਨਾਲੇ ਰਿਹਾ ਸਾਰੀਆਂ ਪੌੜੀਆਂ ਤੇ ਜਿਹੜੀ ਸਿੱਖਿਆ ਇਹੀ ਦਿੰਦਾ ਚਲਿਆ ਹੈ ਇੱਕ ਪੌੜੀ ਦੀ ਸਿੱਖਿਆ ਰਹਿੰਦੀ ਹੈ ਹੁਣ ਇੱਕ ਪੌੜੀ ਦੀ ਸਿੱਖਿਆ ਸਾਨੂੰ ਚਾਹੀਦੀ ਹੈ ਸਿਰਫ ਉਹ ਗੁਰੂ ਸਾਰੀਆਂ ਪੌੜੀਆਂ ਦੀ ਸਿੱਖਿਆ ਦੇ ਸਕਦਾ ਦੇ ਰਿਹਾ ਦੇ ਰਿਹਾ ਵੀ ਹੈ ਤਾਂ ਇਹ ਕਹ ਵੱਡੀ ਵਡਿਆਈ ਜਾਣੇ ਅਲਾਓ ਇਸ ਕਰਕੇ ਵੀ ਉਹਦੀ ਵਡਿਆਈ ਵੱਡੀ ਹੈ ਸਾਰਿਆਂ ਦੀ ਭਾਸ਼ਾ ਜਾਣਦਾ ਸਾਰੇ ਜੀ ਜਾਂਦਾ ਬਿਨਾ ਬੋਲੇ ਜੀ ਜਾਂਦੀ ਸਾਰਿਆਂ ਦੀ ਭਾਸ਼ਾ ਜਾਂਦਾ ਜਾਣਦਾ ਆ ਗੁਰ ਪਰਮੇਸ਼ਰ ਹੈ ਵੀ ਹੋਗ ਵੀ ਹੋ ਪਰ ਸਾਰੇ ਉਹਦੇ ਹੁਕਮ ਚ ਨੇ ਸਾਰੇ ਉਹਦੇ ਪਾਣੀ ਵਿੱਚ ਨੇ ਠੀਕ ਹੈ ਜੀ ਪਾਣੀ ਚ ਕਿਵੇਂ ਨੇ ਪੜ੍ਹੇ ਤਾਂ ਹੀ ਨੇ ਨਾ ਜੇ ਪਾਣੀ ਸਾਰੇ ਉਹਦੇ ਕਰਾਇਆ ਕੰਮ ਕਰਦੇ ਨੇ ਸਾਰਿਆਂ ਦੀ ਸਾਰਿਆਂ ਦੇ ਕਰਵਾਉਣ ਵਾਲਾ ਹੋਇਆ ਕਰਨ ਵਾਲੇ ਅਲੱਗ ਨੇ ਕਰਨ ਵਾਲੇ ਜੀ ਨੇ ਸਭ ਕਰੇ ਕਰਾਇਆ ਜੀ ਜੀਆਂ ਨੂੰ ਪੈਦਾ ਕਰਦੇ ਨੇ ਜੀ ਜੀਆਂ ਨੂੰ ਪਾਲਦੇ ਨੇ ਜੀ ਜੀਆਂ ਨੂੰ ਮਾਰਦੇ ਨੇ ਉਹਨਾਂ ਤੇ ਪੈਦਾ ਕਿਵੇਂ ਕਰਾ ਲੈਂਦਾ ਤੇ ਪਾਲਣਾ ਕਿਵੇਂ ਕਰਾਉਂਦਾ ਤੇ ਮਾਰ ਕਰਵਾਉਂਦਾ ਕਿਵੇਂ ਜੇ ਉਹਨਾਂ ਨੂੰ ਕੁਝ ਉਹਨਾਂ ਦੀ ਭਾਸ਼ਾ ਜਾਣਦਾ ਉਹਨਾਂ ਤੋਂ ਕਰਵਾ ਸਕਦਾ ਨਾ ਹਰਵਾ ਲੈਂਦਾ ਡੋਰ ਤਾਂ ਉਹਦੇ ਹੱਥੇ 'ਚ ਜਿਵੇਂ ਹਲਾਉਂਦਾ ਉਹ ਹਿਲਦੇ ਨੇ ਕਿ ਜਨਤਾ ਕੇ ਬਸ ਕੁਛ ਨਹੀਂ ਅਸੀਂ ਮੂੰਹ ਨਾਲ ਪੜਦੇ ਪੜਦੇ ਨਾ ਸਮਝੀ ਨਹੀਂ ਅਸੀਂ ਗੱਲ ਵੀ ਗੱਲ ਕੀ ਹੈ ਕਿੱਥੇ ਕੀ ਕਹਿਤਾ ਇਹ ਜਨਤਾ ਕੇ ਬਸ ਆਦਮੀਆਂ ਦੀ ਗੱਲ ਨਹੀਂ ਹੈ ਕੱਲੇ ਆਦਮੀ ਦੀ ਗੱਲ ਹੈ ਜਨਤਾ ਕੇ ਬਸ ਕੁਛ ਨਹੀਂ ਸਭ ਚੱਲੇ ਜਿਹੜਾ ਚਲਾਉਂਦਾ ਨਾ ਕਿਸੇ ਜਾਨਵਰ ਨੂੰ ਚਲਾਉਣ ਵਾਲੇ ਦੀ ਬੋਲੀ ਜਾਨਵਰ ਜਾਣਦਾ ਹੁੰਦਾ ਜਾਣਦਾ ਹੁੰਦਾ ਚਲਾਉਣ ਵਾਲਾ ਜਾਨਵਰ ਦੀ ਆਦਤਾਂ ਨੂੰ ਸਮਝਦਾ ਹੁੰਦਾ ਦੋ ਇੱਕ ਦੂਏ ਦੇ ਜਾਣੂ ਹੁੰਦੇ ਵੱਡੀ ਵਡਿਆਈ ਜਾਣਿਆ ਲਾਓ ਸਾਰਿਆਂ ਦੀ ਜੋ ਅੰਦਰੋਂ ਭਾਵਨਾ ਅੰਦਰੋਂ ਭੁੱਖ ਹੈ ਜੋ ਮੰਗਦੇ ਨੇ ਮੂੰਹ ਬੋਲੇ ਤੋਂ ਬਿਨਾਂ ਹੀ ਜਾਣਦਾ ਦਰਖਤ ਵਿਚਾਰੇ ਕੀ ਤੂੰ ਬੋਲ ਕੇ ਕੀ ਸੁਣ ਚਲੋ ਚਿੜੀਆਂ ਜਾਨਵਰ ਹੋਰ ਬੋਲਦੇ ਨੇ ਆਪਾਂ ਨੂੰ ਸੁਣਦੇ ਵੀ ਨਹੀਂ ਪਰ ਦਰਖਤ ਦੀ ਭਾਸ਼ਾ ਕੀ ਹੈ ਕਾਬੂ ਦੀ ਭਾਸ਼ਾ ਕੀ ਹੈ ਉਹ ਤਾਂ ਉਹ ਵੀ ਜਾਣਦਾ ਸਾਰਿਆਂ ਦਾ ਰਿਸਕ ਸਾਰਿਆਂ ਨੂੰ ਦੇਣਾ ਨਹੀਂ ਸਿੱਖ ਸਾਰੇ ਨੇ ਹਾਂਜੀ ਜੈਸੀ ਮਗਰ ਤੈਸੀ ਕਾਸ਼ੀ ਸਾਰੇ ਨੇ ਅਸੀਂ ਸਿੱਖ ਆਪਣੇ ਆਪ ਨੂੰ ਜਿਹੜੇ ਸਮਝਦੇ ਹਾਂ ਸਿੱਖ ਉਹ ਹੈ ਜਿਹੜਾ ਉਹਦਾ ਹੁਕਮ ਮੰਨੇ ਰਾਜੀ ਨਾ ਹੁਕਮ ਚੱਲੇ ਸਿੱਖ ਹੈ ਵੈਸੇ ਚਲਾਉਂਦਾ ਸਾਰਿਆਂ ਨੂੰ ਦਰਗਾਹ ਸਿੱਖੋ ਪ੍ਰਵਾਨ ਜਿਹੜਾ ਖੜੇ ਮੱਥੇ ਉਹਦਾ ਪਾਣਾ ਹੁੰਦੇ ਬਸ ਇੰਨਾ ਫਰਕ ਹੈ ਜੋ ਕੁਝ ਕਰੇ ਸੋ ਭਲਾ ਕਰ ਮੰਨੀਏ ਹਕਮਤ ਹੁਕਮ ਜਾ ਕੇ ਪ੍ਰੇਮ ਪਦਾਰਥ ਪਾਈਆ ਤੋ ਚਰਣੀ ਚਿਤ ਲਾਈਆ ਸੋ ਕਹੇ ਸੋ ਕੀਜੈ ਤਨ ਮਨ ਦੀਜੈ ਐਸਾ ਪਰਮੁਰ ਏਵ ਕਹੇ ਸਾਗਣੀ ਪਹਿਨੇ ਆਪ ਗਵਾਈਆ ਤਾਂ ਸੋ ਪਾਈਆ ਅਬਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ already known in ਕੋਈ ਹੈ ਕੋਈ ਹੈ ਗੁੰਜਾਇਸ਼ ਪੜਦੇ ਰੋਜ਼ ਇਹ ਬਾਣੀ ਨਿਤਨੇਮ ਦੀ ਹੈ ਸਾਡੀ ਗੱਲ ਕੀ ਲੋੜ ਪਈ ਸਾਨੂੰ ਇਸ ਪਰ ਧਿਆਨ ਦੇਣ ਦੀ ਕਿਉਂ ਨਹੀਂ ਲੋੜ ਪਈ ਸਾਨੂੰ ਇਹ ਗੱਲ ਵੱਲ ਧਿਆਨ ਦੇਣ ਦੀ ਕੀ ਪੜੇ ਨਿਤਨੇਮ ਦੀ ਕਿਉਂ ਰੱਖੀ ਹੈ ਇਹ ਗੱਲ ਨਿਤਨੇਮ ਦੀ ਇਹ ਬਾਣੀ ਕਾਫੀ ਨੇ ਜੇ ਸਮਝ ਲਈਆਂ ਜਾਣ ਅਰ ਮੰਨ ਲਈਆਂ ਜਾਣ ਦੋ ਗੱਲਾਂ ਨੇ ਸਮਝਣਾ ਅਰ ਮੰਨਣਾ ਜੇ ਸਮਝ ਗਲਤ ਲਿਆ ਤਾਂ ਐਕਸ਼ਨ ਗਲਤ ਹੋ ਜਾਊਗਾ ਰਸਤਾ ਗਲਤ ਤੁਰ ਸਮਝਿਆ ਹੋਇਆ ਪਹਿਲਾਂ ਤਾਂ ਸਮਝਣ ਦੀ ਲੋੜ ਹੀ ਨਹੀਂ ਸੀ ਤੁਹਾਨੂੰ ਅਸੀਂ ਤਾਂ ਕੋਈ ਬਣਾਇਆ ਹੋਇਆ ਆਪਣਾ ਚੱਲਣ ਦਾ ਮਾਰਗ ਅਸੀਂ ਚੱਲ ਰਹੇ ਹਾਂ ਸਮਝੇ ਤਾਂ ਜੇ ਅਸੀਂ ਮਾਰਗ ਛੱਡਣਾ ਹੋਵੇ ਇਹ ਸਮਝਦੇ ਹੋਈਏ ਸਾਨੂੰ ਅਹਿਸਾਸ ਹੋਵੇ ਵੀ ਅਸੀਂ ਗਲਤ ਰਸਤੇ ਜਾ ਰਹੇ ਹਾਂ ਫਿਰ ਤਾਂ ਅਸੀਂ ਗੁਰਬਾਣੀ ਚੋਂ ਦੇਖੀ ਵੀ ਰਸਤੇ ਅਸੀਂ ਗਲਤ ਜਾ ਰਹੇ ਉਹ ਬਿਮਾਰੀ ਸਾਡੀ ਜਿਉਂਦੀ ਤਿਉਂ ਹੈ ਵਧੀ ਜਾਂਦੀ ਹੈ ਹਉਮੈ ਦਾ ਰੋਗ ਵਧੀ ਜਾਂਦਾ ਨਾਮ ਅਸੀਂ ਜਪ ਰਹੇ ਹਾਂ ਕੀ ਇਹ ਨਾਮ ਵੀ ਹੈ ਜਿਹੜਾ ਜਪ ਰਹੇ ਇੱਥੇ ਸਾਡੀ ਸ਼ਕਤੀ ਨਹੀਂ ਗਈ ਦਵਾਈ ਤਾਂ ਬਦਲ ਦਿੰਦੇ ਅਸੀਂ ਹਫਤੇ ਬਾਅਦ ਰਾਮ ਨਾ ਆਵੇ ਡਾਕਟਰ ਬਦਲ ਦਿੰਦੇ ਆ ਰਾਮ ਨਾ ਆਵੇ ਦਵਾਈ ਬਦਲ ਦਿੰਦੇ ਆ ਪਰ ਵੈਗਰੂ ਵੈਗਰੂ ਨਹੀਂ ਬਦਲਿਆ ਸੀ ਰੋਗ ਹਟਿਆ ਕਿਸੇ ਦਾ ਨਹੀਂ ਰਿਜ਼ਲਟ ਮਿਲਿਆ ਕੁਝ ਨਹੀਂ ਨਹੀਂ ਬਦਲਿਆ ਕਿੰਨੇ ਅਸੀਂ ਜਾਗਰੂਕ ਹਾਂ ਧਰਮ ਵਾਸਤੇ ਕੋਈ ਜਾਗਰੂਕ ਨਹੀਂ ਜਾਗਰੂਕ ਨਾ ਜਾਗਰੂਕਤਾ ਜਾਗਰੂਕ ਕਿ ਜਾਗਰੂਕ ਕਰੀ ਜਿੱਥੇ ਮਰਜੀ ਜੁੜੀ ਆ ਨਿਆਣੇ ਨੂੰ ਸਰਾਣੇ ਬਾਦੋਂ ਪੈਰ ਬਾਦੋਂ ਸੁੱਤੇ ਵੇ ਨੂੰ ਕੀ ਪਤਾ ਜਾਗੂ ਤਾਂ ਪਤਾ ਲੱਗੂ ਆ ਜਗਾਉਣ ਵਾਸਤੇ ਸੀ ਵੀ ਜੈਸਾ ਮਗਰ ਤੈਸੀ ਕਾਸ਼ੀ ਹਾਂ ਹਮ ਇੱਕ ਕਰ ਜਾਨੀ ਜਗਾ ਰਹੀ ਹੈ ਹਮ ਇੱਕ ਕਰ ਜਾਨੀ ਹਮੇ ਇੱਕ ਕਰ ਜਾਨੀ ਉਹਨੇ ਇਹ ਚੀਜ਼ਾਂ ਜਿਵੇਂ ਗੁਰਬਾਣੀ ਤੋਂ ਸਾਰੀ ਚੀਜ਼ਾਂ ਕੱਟੀਆਂ ਜਾ ਰਹੀਆਂ ਨੇ ਤੇ ਬਾਹਰਲੇ ਪਾਸੇ ਸਾਰੇ ਪਾਸੇ ਜਿਵੇਂ ਪੰਜਮੀ ਦੇ ਕਹਿੰਦੇ ਜਿੱਥੇ ਇਸ਼ਨਾਨ ਕਰਨ ਨਾਲ ਜਾਂ ਮੱਸਿਆ ਦੇ ਕਈ ਜਗ੍ਹਾ ਤੇ ਮੇਲੇ ਲੱਗਦੇ ਆ ਜੀ ਹਾਂ ਆਪਣੇ ਸਾਰੇ ਇਤਿਹਾਸਕ ਗੁਰਦੁਆਰਿਆਂ 'ਚ ਲੱਗਦੇ ਆੜੇ ਹਾਂ ਜਿੱਥੇ ਮਰਜ਼ੀ ਚਲੇ ਜਾਓ ਇਤਿਹਾਸਕ ਗੁਰਦੁਆਰੇ ਨੇ ਉਹਨੂੰ ਕੀ ਚਾਹੀਦੀ ਹੈ ਮੱਸਿਆ ਲੱਗੂਗੀ ਤਾਂ ਕਰੂਗੀ ਭਰੂਗੀ ਦੁਮਤਾ ਨੇ ਐਡਾ ਵੱਡਾ ਸਰਦਾਰ ਹੋਣ ਦੇ ਬਾਵਜੂਦ ਆਪਾਂ ਕਿਉਂ ਨਹੀਂ ਇਹਦੇ ਮਤਲਬ ਉਹਦੇ ਤੇ ਪਹਿਰਾ ਦਿੰਦੇ ਸਾਰੇ ਜਣੇ ਕੌਣ ਕੋਈ ਵੀ ਸੰਸਥਾ ਜਾਂ ਕੋਈ ਵੀ ਕੁਝ ਕਰੇ ਸੰਸਥਾ ਸਭ ਕੁਝ ਹੋ ਰਿਹਾ ਸਾਹਮਣੇ ਸੰਸਥਾ ਗੁਰਬਾਣੀ ਚ ਕੱਟਿਆ ਜਾ ਰਿਹਾ ਦੂਜੇ ਪਾਸੇ ਸੰਸਥਾ ਇਸ ਕਰਕੇ ਬਣੀ ਕੋਈ ਨਹੀਂ ਹੈ ਤੇ ਗੁਰਬਾਣੀ ਦਾ ਗੁਰਬਾਣੀ ਦੀ ਖੋਜ ਤੋਂ ਬਾਅਦ ਬਣਦੀ ਤਾਂ ਗੱਲ ਬਣਦੀ ਗੁਰਬਾਣੀ ਦੀ ਸਮਝੇ ਨਹੀਂ ਸੰਸਥਾ ਪਹਿਲਾਂ ਬਣ ਗਈ ਖਬਰਾਂ ਕਾਦੇ ਬਣਾ ਲਈ ਕੀ ਕਰਨ ਨੂੰ ਬਣਾਈ ਸੀ ਸੰਸਥਾ ਉਹਨਾਂ ਨੇ ਜਿਹਨੂੰ ਗੁਰਬਾਣੀ ਦੀ ਸਮਝ ਨਹੀਂ ਸੰਸਥਾ ਬਣਾਈ ਕਿਉਂ ਕਾਦੇ ਵਾਸਤੇ ਬਣਾਈ ਸੀ ਸੰਸਥਾ ਕੀ ਕਰਨ ਵਾਸਤੇ ਬਣਾਈ ਸੀ ਸੰਸਥਾ ਭਈ ਸੰਸਥਾ ਤਾਂ ਜਦੋਂ ਬਣਨੀ ਸੀ ਨਾ ਜਦੋਂ ਸਮਝ ਆ ਜਾਂਦੀ ਸਮਝ ਤੋਂ ਪਹਿਲਾਂ ਹੀ ਤੁਸੀਂ ਸੰਸਥਾ ਬਣਾ ਲਈ ਤੇ ਜੋ ਤੁਹਾਡੀ ਬੇਸਮਝੀ ਹੋਈ ਕਰੋਗੇ ਫਿਰ ਤੁਸੀਂ ਅਸੀਂ ਆਪਣੀ ਹੋਂਦ ਇੱਕ ਵੱਖਰੀ ਬਣਾਈ ਹੈ ਵੀ ਅਸੀਂ ਵੀ ਕੁਝ ਕਰ ਰਹੇ ਹਾਂ ਸਾਡੀ ਵੀ ਹੋਂਦ ਹੈ ਅਸੀਂ ਵੀ ਵਸਦੇ ਹਾਂ ਇੱਥੇ ਆ ਹੈ ਸੰਸਥਾ ਹੋਰ ਸੰਸਥਾ ਕੀ ਹੈ ਅਗਿਆਨਤਾ ਦੇ ਵਿੱਚ ਸੰਸਥਾ ਤੁਸੀਂ ਬਣਾਈ ਜਾਓਗੇ ਜੋ ਕੋ ਤੁਹਾਡੇ ਕੋਲ ਆ ਉਹੀ ਬਣੋਗੇ ਨਹੀਂ ਅਜੇ ਤੇ ਮਤਲਬ ਰੂਹ ਆਵਾਜ਼ ਜੇ ਨਹੀਂ ਉੱਠ ਰਹੀ ਇਹਨੂੰ ਵੀ ਆਪਾਂ ਹੁਕਮ ਮੰਨ ਲਈਏ ਕੀ ਬਿਲਕੁਲ ਹੁਕਮ ਨਹੀਂ ਸੀ ਜਿਹੜਾ ਜਿਹੜਾ ਹੁਕਮ ਸੀ ਨਹੀਂ ਉੱਠੀ ਹੁਣ ਹੁਕਮ ਹੋ ਗਿਆ ਉੱਠ ਖੜੋ ਹੋਰ ਕੀ ਸੀ ਸ਼ਾਇਦ ਖਿਚੜੀ ਤਿਆਰ ਕਰ ਰਿਹਾ ਹੋਵੇ ਆਪਣੀ ਇਹ ਤਾਂ ਕਰਤੇ ਕੀ ਮਿਹਨਤ ਕਰਤਾ ਹੀ ਜਾਣ ਇਹ 300 ਸਾਲ ਜਿਹੜੇ ਬੀਤੇ ਨੇ ਗੁਰੂ ਤੋਂ ਟੁੱਟ ਗਏ ਗੁਰੂ ਤੋਂ ਨਾਲ ਗਏ ਇਹ ਨਾਲ ਨਹੀਂ ਟੁੱਟ ਗਏ ਟੁੱਟ ਗਏ ਗੁਰੂ ਤੋਂ ਮਸਿਆ ਦੇ ਬਾਰੇ ਕੋਈ ਐਗਜ਼ਾਮਪਲ ਹੁੰਦਾ ਜੀ ਗੁਰਬਾਣੀ ਦੀਆਂ ਪੰਚਮੀ ਬਾਰੇ ਕੀ ਮਸਿਆ ਕੋ ਹਨੇਰੇ ਦਾ ਹੋਣ ਅਮਾਵਸ ਵਿੱਚ ਆਸ ਦੁਬਾਰੋ ਮਸਿਆ ਨੂੰ ਜੇ ਬਣਾਉਣਾ ਆਸਾ ਤੇ ਛੱਡ ਦਿਓ ਸੰਸਾਰ ਕੋਈ ਵੀ ਜ਼ਰੂਰੀ ਆਸਾ ਛੱਡ ਦੋ ਛੱਡੀਏ ਕਿਦਾਂ ਕਬੀਰ ਦੀ ਬਾਣੀ ਕਿਹਾ ਉਹਨੇ ਵਾਸ ਤੋਂ ਸ਼ੁਰੂ ਕੀਤਾ ਜਾਮੀ ਰਾਮ ਸਵਾਰੋ ਜਿਹੜਾ ਤੁਹਾਡੇ ਅੰਦਰ ਜਾਣ ਦਾ ਰਾਮ ਅੰਦਰ ਬੈਠਾ ਉਧਰ ਇੱਕ ਤਾਲਮੇਲ ਉਹਦੇ ਨਾਲ ਇੱਕ ਸੁਣੋ ਉਹ ਜੋ ਕਹਿੰਦਾ ਉਹਨੂੰ ਸੰਭਾਲੋ ਗੱਲ ਨੂੰ ਉਹਦੀ ਗੱਲ ਵੱਲ ਕੰਨ ਰੱਖੋ ਹਰ ਵਕਤ ਅੰਤਰਾਤਮਾ ਦੀ ਆਵਾਜ਼ ਨਾਲ ਜੁੜੋ ਹਰ ਵਕਤ ਜੁੜੇ ਰਹੋ ਆਏ ਵਸਿਆ ਦੀ ਇੱਕੋ ਹੀ ਗੁੰਮਤੀ ਹੈ ਹੋਰ ਕੁਝ ਨਹੀਂ ਕਰ ਸਕਦੇ ਜੋ ਗਿਆਨ ਨਹੀਂ ਹੈ ਅੰਤਰਾਤਮਾ ਦੀ ਆਵਾਜ਼ ਦਾ ਪਤਾ ਹੈ ਸਭ ਨੂੰ ਜਿਹੜੀ ਗੱਲ ਨੂੰ ਅੰਦਰਲਾ ਨਹੀਂ ਬਣਦਾ ਉਹ ਕੰਮ ਨਾ ਕਰੋ ਬਣ ਜਾਣ ਤਾਂ ਸਭ ਬਾਤ ਜਾਣਦੇ ਹੀ ਉਹ ਗੁਰੂ ਨਹੀਂ ਇੱਥੇ ਮਸਿਆ ਦੇ ਵਿੱਚ ਵੀ ਸਭ ਗੱਲ ਜਾਣਦਾ ਹੈ ਜਿੰਨਾ ਤੁਹਾਨੂੰ ਧਰਮ ਦਾ ਗਿਆਨ ਹੈ ਇਹ ਆ ਕੰਮ ਗਲਤ ਹੈ ਉਹ ਗਲਤ ਨਾ ਕਰੋ ਪਰ ਇਹ ਤਾਂ ਗਲਤ ਸਮਝਦਾ ਹੋਇਆ ਵੀ ਕਰਦਾ ਜੋ ਬਾਣੀ ਅਸੀਂ ਸੁਣ ਲਈ ਕਿਉਂ ਕਰਦੇ ਅਸੀਂ ਸੀ ਮੰਨੀ ਉਹ ਜੇ ਨਹੀਂ ਮੰਨੀ ਤਾਂ ਅਪਰਾਧ ਕੀਤਾ ਕਾਸ਼ੀ ਮਗਰ ਸੰਭਚਾਰੀ ਨਹੀਂ ਗੁਰੂ ਦੀ ਗੱਲ ਮੰਨੀ ਨਹੀਂ ਜੇ ਅਪਰਾਧੀ ਆ ਉਹਦੀ ਸਜ਼ਾ ਹੀ ਮਿਲਣੀ ਗੁਰਬਾਣੀ ਤੋਂ ਆਕੀ ਉਹ ਹੈ ਮੰਨਿਆ ਜਾਊ ਜਿਹਨੇ ਗੁਰਬਾਣੀ ਸੁਣੀ ਜਿਹਨੇ ਹੁਕਮ ਸੁਣਿਆ ਨਹੀਂ ਉਹਨੂੰ ਆਕੀ ਨਹੀਂ ਬੰਨਿਆ ਜਾ ਸਕਦਾ ਉਦੋਂ ਤੱਕ ਜਿਨ੍ਹਾਂ ਨੇ ਸੁਣ ਲਿਆ ਬੰਨਿਆ ਨਹੀਂ ਅੱਜ ਵੀ ਐਨੇ ਵਜੇ ਤੇ ਕਰਫਿਊ ਲੱਗ ਜਾਣਾ ਕੋਈ ਬਾਹਰ ਨਹੀਂ ਜਾਊਗਾ ਜੇ ਨਹੀਂ ਸੁਣਿਆ ਉਹਦੇ ਤੱਕ ਕੋਈ ਗੱਲ ਨਹੀਂ ਪਤਾ ਹੈ ਪਰਸੋਂ ਨੂੰ ਆਪਾਂ ਨੇ ਇੰਨੇ ਵਜੇ ਤੋਂ ਕਰਫਿਊ ਲਾ ਦੇਣਾ ਪਰ ਜੇ ਐਲਾਨ ਅਸੀਂ ਨਹੀਂ ਕੀਤਾ ਤਾਂ ਐਕਸ਼ਨ ਨਹੀਂ ਸ਼ੁਰੂ ਹੋ ਸਕਦਾ ਅਸੀਂ ਸਲਾਹ ਕਰ ਲਈ ਕਰਫਿਊ ਲਾ ਦੇਣਾ ਪਰ ਲੋਕਾਂ ਨੂੰ ਨਹੀਂ ਦੱਸਿਆ ਕੱਦੂ ਨਹੀਂ ਲੱਗ ਸਕਦਾ ਅੱਖ ਨਹੀਂ ਲਾ ਜਾ ਸਕਦਾ ਜੇ ਕੋਈ ਬਾਹਰ ਫਿਰਦਾ ਦੱਸ ਕੇ ਐਕਸ਼ਨ ਲਵੋ ਐਕਸ਼ਨ ਮਾਰੀ ਦਾ ਜਾ ਸ਼ੁਰੂ ਹੋਊਗਾ ਜਦੋਂ ਉਹਦੇ ਕੰਨ 'ਚ ਗੱਲ ਪੈ ਜੂਗੀ ਇਹਨਾਂ ਗੁਰਬਾਣੀ ਸੁਣ ਲਈ ਹੁਕਮ ਤੁਲੀ ਉਦੋਂ ਮੰਨੀ ਜਾਊਗੀ ਜਦੋਂ ਹੁਕਮ ਦੀ ਸਮਝ ਆ ਕੇ ਫੇਰ ਹੁਕਮ ਤੋਂ ਬੱਗੀ ਜਿੰਨਾ ਅਸੀਂ ਜਾਣਦੇ ਆ ਅੰਦਰ ਆਪਣੇ ਪਹਿਲਾਂ ਹੀ ਆਲਰੇਡੀ ਬੀਜ ਮੰਤਰ ਸਰਬ ਕੋ ਗਿਆਨ ਜਿੰਨਾ ਗੱਲ ਗਿਆਨ ਸਾਨੂੰ ਬੀਜ ਮੰਤਰ 'ਚ ਦਿੱਤਾ ਹੋਇਆ ਪਹਿਲਾਂ ਪਹਿਲਾਂ ਉਹਨਾਂ ਮੰਨਣਾ ਵਾਜਬ ਹੈ ਉੱਥੋਂ ਸਟਾਰਟ ਕਰ ਜਿੰਨਾ ਸਾਨੂੰ ਪਤਾ ਜਿੰਨਾ ਨਹੀਂ ਪਤਾ ਕੋਈ ਗੱਲ ਨਹੀਂ ਪਰ ਜਦ ਜਾਣਦੇ ਹੀ ਔਗਣ ਕਰਾ ਫਿਰ ਕਹਿੰਦਾ ਮੈਨੂੰ ਆ ਹੋਵੇ ਮੈਨੂੰ ਕੁਛ ਨਾ ਹੋਵੇ ਫਿਰ ਕਿਵੇਂ ਕਿਉਂ ਹੋਵੇ ਰਿਹਾ ਤੇ ਇਧਰੋਂ ਕਿਉਂ ਹੋਵੇ ਕਾਹੇ ਕਿ ਕੁਛ ਰਾਤ ਹਾਥ ਦੀਪ ਕੋਏ ਪੜੇ ਅਕਲ ਨੂੰ ਦੇਤੀ ਫਿਰ ਖੁਝ ਡਿਗੇ ਫਿਰ ਇਹਨੂੰ ਬਚਾਵੇ ਕੌਣ ਕਿਉਂ ਕੋਈ ਬਚਾਵੇ ਇਹਨੂੰ ਅਰਦਾਸ ਕਰਦੇ ਗੁਰੂ ਬਚਾਵੇ ਔਗਣ ਬਖਸ਼ ਲੈ ਔਗਣ ਕਰਨ ਤੋਂ ਹਟਦੇ ਕੋਈ ਨਹੀਂ ਪਿਛਲੇ ਔਗਣ ਬਖਸ਼ ਲੈ ਲਿਖਿਆ ਅੱਗੇ ਮਾਰੂ ਪਾਓ ਇਹ ਅੱਗੇ ਨੂੰ ਕਰੇਗਾ ਉਹ ਰੋਜ਼ ਕੌਣ ਤੇਰੀ ਅਰਦਾਸ ਨੂੰ ਪਿਛਲੇ ਉਗੜ ਵਕਤ ਇਹ ਨਹੀਂ ਬਦਲ ਜਾਣ ਉਹਨਾਂ ਨੇ ਗਾਹਾਂ ਨਹੀਂ ਫਿਰ ਕੀਤਾ ਉਹਨਾਂ ਦੇ ਬਖਸ਼ੇ ਕਰਨੇ ਜਿਹਨਾਂ ਨੇ ਗਾਹਾਂ ਨੂੰ ਛੱਡਤੇ ਬਖਸ਼ੇ ਨਾਨਕ ਤਿੰਨ ਦਾ ਲੇਖਾ ਪਟਿਆ ਉਹਨਾਂ ਦੇ ਲੇਖਾ ਪਟਿਆ ਜਿਹਨਾਂ ਨੇ ਗਾਹ ਨੂੰ ਕੀਤੇ ਨਹੀਂ ਉਹਨਾਂ ਦਾ ਲੇਖਾ ਨਹੀਂ ਪਟਿਆ ਜਿਹਨਾਂ ਨੇ ਅਰਦਾਸ ਕੀਤੀ ਹੈ ਬੰਦ ਗੱਲ